ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਮੂਲੀਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕਾ ਮਿੱਠਾ ਕੌੜਾ ਸੁਨੂਣਾ ਤਿੰਨ ਕਿਸਮ ਚਾਰ ਕਿਸਮ ਦੇ ਮਤਲਬ ਹੈ ਇਹਦੇ ਚ ਗੁਰਬਾਣੀ ਚ ਜਿਹੜੀ ਗਿਆਨ ਹੈ ਨਾ ਇਹਦੇ ਚਾਰ ਕਿਸਮ ਦੇ ਸਵਾਦ ਲਿਖੇ ਫਿੱਕਾ ਇੱਕ ਕੌੜਾ ਇੱਕ ਮਿੱਠਾ ਇੱਕ ਸਨੂਣਾ ਨਮਕੀ ਰੂਪ ਖਾਣਾ ਖਿਚੜੀ ਜਾਵੇਂ ਅੰਮ੍ਰਿਤ ਨੂਰ ਨੂਰ ਵਾਲਾ ਸਾਰ ਉਹ ਖਿਚੜੀ ਕੀ ਹੈ ਖਿਚੜੀ ਨੇ ਸਾਖੀਆਂ ਇਹ ਸਾਖੀਆਂ ਸੁਣਾਈਆਂ ਨੇ ਝੂਠ ਬੋਲਿਆ ਗੁਰੂ ਜੀ ਦਰਸ਼ਨ ਦੇਤੇ ਉਹ ਜੀ ਘੋੜੇ ਨੇ ਸੁਭ ਚੱਕ ਲਿਆ ਜੀ ਇਹਦਾ ਦਾ ਸਾਦਾ ਬਣ ਗਿਆ ਸਭ ਲੂੜ ਇਸ ਲੂੜੋ ਕੀਤਾ ਹੈ ਆਪਾਂ ਕਹਿੰਦੇ ਵੀ ਲੂੜ ਮਿਰਚ ਲਾ ਕੇ ਗੱਲ ਸੁਣਾਈ ਹੈ ਇਹ ਸਾਖੀਆਂ ਲੂੜ ਮਿਰਚ ਲਾ ਕੇ ਬਣਾਈ ਹੋਈ ਹੈ ਐਸਾ ਟੇਸਟ ਲਾਇਆ ਕਬਰ ਨੂੰ ਧਰਮ ਤੋਂ ਹੋਰੇ ਪਾਸੇ ਲਗੇ ਕਿ ਖਿਚੜੀ ਧਰਮ ਜਿਹੜਾ ਨਾ ਖਿਚੜੀ ਖਿਚੜੀ ਜੋ ਵਰਜੀ ਬਾਦੋ ਠੀਕ ਹੈ ਨਾਨਾ ਬਿਲਕੁਲ ਕੋ ਨਾਜ ਇੱਕ ਪ੍ਰਕਾਰ ਦਾ ਗਿਆਨ ਜਿਹੜਾ ਵੀ ਆ ਗਿਆ ਠੀਕ ਹੈ ਆਪਾਂ ਵਿਰੋਧੀ ਵੀ ਹੈ ਜਿਹੜਾ ਮਿੱਠਾ ਹੈ ਇਹ ਸੱਚ ਹੈ ਇਹ ਗੁਰਮੁਖਾਂ ਵਾਸਤੇ ਮਿੱਠਾ ਹੈ ਪਰ ਗੁਰਮੁਖਾਂ ਵਾਸਤੇ ਕੌੜਾ ਹੈ ਜਿਹੜੇ ਲੋਕ ਕਹਿੰਦੇ ਨੇ ਵੀ ਭਾਸ਼ਾ ਹੈ ਕੁਰਖਤਾ ਹੈ ਭਾਸ਼ਾ ਦੀ ਕੁਰਖਤਾ ਹੈ ਗੁਰਮੁਖਾਂ ਵਾਸਤੇ ਇਹੀ ਭਾਸ਼ਾ ਮਿੱਠੀ ਹੈ ਮਨਮੁਖਾਂ ਵਾਸਤੇ ਇਹੀ ਭਾਸ਼ਾ ਕੌੜੀ ਇਹ ਭਾਸ਼ਾ ਝਟਕਦੀ ਹੈ ਝਟਕੇ ਤੇ ਬਿਨਾਂ ਜੇ ਪੁਲਿਸ ਝਟਕੇ ਨਾ ਤਾਂ ਅਪਰਾਧ ਅਪਰਾਧੀ ਨਹੀਂ ਛੱਡਦੇ ਠੀਕ ਹੁੰਦੀ ਹੈ ਬਬਲ ਜਿਹੜੇ ਅਪਰਾਧੀ ਨੇ ਹੜ ਸਮਝਦਾ ਨੇ ਜਦੋਂ ਉਹਨਾਂ ਹੱਥ ਬੰਨ ਕੇ ਕਹੇ ਥਣਦਾਰ ਵੀ ਰੱਬ ਦਾ ਵਾਸਤਾ ਚੋਰੀ ਨਾ ਕਰੋ ਹਟ ਜਾਣਗੇ ਡਕੈਤਾਂ ਨੂੰ ਮਿੰਤਾ ਕਰਕੇ ਕਹੇ ਕੋਈ ਵੀ ਡਕੈਤੀ ਨਾ ਕਰੋ ਹਟ ਜਾਣਗੇ ਇਸ ਕਰਕੇ ਜਿਹੜੇ ਗੁਰੂ ਕਹਿੰਦੇ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗਦਾ ਉਹਨਾਂ ਨੂੰ ਝਿੜਕਣਾ ਵੀ ਮਿੱਠਾ ਲੱਗਦਾ ਤੇ ਮਨਮੁਖਾਂ ਨੂੰ ਝਿੜਕਣਾ ਥੋੜਾ ਲੱਗਦਾ ਇਹਦੀਆਂ ਦੋ ਟੇਸਟ ਨੇ ਨਾਮ ਦੇ ਜਿਹੜਾ ਕਾਲਾ ਖਾਨਾ ਕਹਿੰਦਾ ਨਾ ਮਿੱਠਾ ਹੀ ਹੁੰਦਾ ਮਿੱਠਾ ਪਾਉਣ ਦੀ ਕੀ ਲੋੜ ਹੈ ਉਹ ਤਾਂ 1% ਆਦਮੀ ਵੀ ਜਿਹਨਾਂ ਨੂੰ ਮਿੱਠਾ ਲੱਗਦਾ ਉਹ ਤਾਂ ਪੋਟਰ ਮੇ ਨਾਨਕ ਕੋਊ ਹੈ ਸਿੱਖਾਂ ਨੂੰ ਤਾਂ ਬਾਣੀ ਸਿੱਖਾਂ ਨੂੰ ਵੀ ਨਹੀਂ ਲੱਗਦੀ ਮਿੱਠੀ ਸਾਰਿਆਂ ਨੂੰ ਬਾਣੀ ਤੂੰ ਚਾਹੇ ਹੀ ਜਾਣ ਬੋਲਦੇ ਨਹੀਂ ਹੁਣ ਅੰਦਰੋਂ ਜੇ ਮਿੱਠੀ ਲੱਗਦੀ ਹੋਵੇ ਤਾਂ ਮੰਨਣਾ ਲਈਏ ਮਿੱਠੀ ਕਿਸੇ ਨੂੰ ਨਹੀਂ ਲੱਗਦੀ ਹੈ ਮਿੱਠੇ ਨੂੰ ਤਾਂ ਨਾੜਾ ਜਾਣਾ ਭੱਜ ਕੇ ਪੈਂਦਾ ਵਿੱਚੋਂ ਤਾਂ ਮੂੰਹ ਨਹੀਂ ਲੈਂਦਾ ਅਸਲ 'ਚ ਮਜਬੂਰੀ ਹੈ ਸਾਡੀ ਬਾਣੀ ਸੁਣਦੀ ਸਿੱਖਾਂ ਦੀ ਵਿਰੋਧ ਨਾ ਕਰਨਾ ਵੀ ਮਜਬੂਰੀ ਹੈ ਖੁੱਲ ਕੇ ਖੁੱਲ ਕੇ ਵਿਰੋਧ ਕਰਨਾ ਮਜਬੂਰੀ ਹੈ ਮੱਥਾ ਟੇਕਣਾ ਵੀ ਮਜਬੂਰੀ ਹੈ ਮੰਨਣਾ ਨਾ ਮੰਨਣਾ ਮਜਬੂਰੀ ਨਹੀਂ ਹੈ ਇਹ ਸਾਡੀ ਮਰਜ਼ੀ ਹੈ ਉਹ ਕਿਹੜਾ ਤੁਹਾਨੂੰ ਪਤਾ ਲੱਗਦਾ ਜੇ ਬੋਲਾਂਗੇ ਪਤਾ ਲੱਗੂ ਲੋਕਾਂ ਨੂੰ ਖਿਲਾਫ ਨਹੀਂ ਮੱਥਾ ਟੇਕਾਂਗੇ ਲੋਕਾਂ ਨੂੰ ਪਤਾ ਲੱਗੂਗਾ ਨਵੀਂ ਦਾ ਮੱਥਾ ਨਹੀਂ ਟੇਕਦਾ ਗੁਰਦੁਆਰੇ ਮੰਨਣਾ ਨਾ ਮੰਨਣ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਮੰਨਦੇ ਉਹਨੇ ਜਿਨ੍ਹਾਂ ਨੂੰ ਮਿੱਠੀ ਲੱਗਦੀ ਹੈ ਜਿਨ੍ਹਾਂ ਨੂੰ ਬਾਣਾ ਮਿੱਠਾ ਲੱਗਦਾ ਉਹ ਮੰਨਦੇ ਨੇ ਜਿਹਨੂੰ ਨਹੀਂ ਮਿੱਠਾ ਲੱਗਦਾ ਉਹ ਵੀ ਮੰਨਦੇ ਉਹ ਜਿਹੜਾ ਕਹਿੰਦਾ ਸੀ ਮਿੱਠਾ ਲੱਗਦਾ ਉਹਦਾ ਸੱਚ ਸੱਚ ਦਾ ਉਹ ਖੁਦ ਨੂੰ ਨਹੀਂ ਮਿੱਠਾ ਲੱਗਦਾ ਸੱਚ ਜਿਹੜੇ ਰੌਲਾ ਪਾਉਂਦੇ ਨੇ ਨਾ ਉਹਨਾਂ ਨੂੰ ਹੋਰ ਨਹੀਂ ਮਿੱਠਾ ਲੱਗਦਾ ਜਦੋਂ ਸੱਚ ਨੇ ਪ੍ਰਗਟ ਹੋਣਾ ਤਾਂ ਉਹਨਾਂ ਨੇ ਆਪ ਹੀ ਭੱਜਣਾ ਸਾਰੇ ਜਿਹੜੇ ਰੌਲਾ ਪਾਉਂਦੇ ਨੇ ਖੁਦ ਭੱਜ ਜਾਣਾ ਉਹਨਾਂ ਨੂੰ ਸੱਚ ਉਹਨਾਂ ਦਾ ਖੁਦ ਨਹੀਂ ਮੰਨ ਹੋਣਾ ਕਿਉਂ ਨੇ ਸਾਰੇ ਮਾਇਆਧਾਰੀ ਉਹ ਚਾਹੁੰਦੇ ਨੇ ਰਾਜ ਖਾਲਸੇ ਨੂੰ ਉਹ ਚਾਹੁੰਦੇ ਨੇ ਸਿੱਖਾਂ ਦੀ ਤਰੱਕੀ ਸਿੱਖਾਂ ਦੀ ਤਰੱਕੀ ਹੋਵੇ ਦੁਨੀਆ ਜਾਏ ਕੋਈ ਡੱਬੂਗੇ ਸਾਰੀ ਹੋਰ ਨਹੀਂ ਰੌਲਾ ਉਹਨਾਂ ਨੂੰ ਕਿਸੇ ਜਾਂ ਜਿਹੜਾ ਸਿੱਖ ਬਣ ਜਵੇ ਹੋਰ ਸਿਰੇ ਤੇ ਚਲਾ ਜਾਵੇ ਬਾਕੀ ਭੂਜ ਦੇ ਪੈਣ ਉਹਨਾਂ ਦਾ ਦੇਸ਼ੀ ਕੋਲ ਹੈ ਹੈ ਗੁਰਮਤ ਦਾ ਦੇਸ਼ੀ ਕੋਲ ਨਹੀਂ ਹੈ ਗੁਰਮਤਾ ਦਾ ਦੇਸ਼ੀ ਕੋਲ ਕੋਈ ਨਹੀਂ ਸਾਰੇ ਸਿੱਖ ਨੇ ਇਹ ਕਹਿਣਾ ਗਲਤ ਹੈ ਕਿ ਸਿੱਖ ਕੋਈ ਖਾਸ ਨਹੀਂ ਹੁਣ ਇਹ ਕਾਹਦੇ ਸਿੱਖ ਨੇ ਜਾਂ ਭਾਣਾ ਦੇਣ ਨੂੰ ਜਗਾ ਲੱਗਦਾ ਚਲੋ ਸਿੱਖ ਦਾ ਫਿਰ ਉਹੀ ਰਹਿ ਗਿਆ ਜਿਹਨੂੰ ਭਾਣਾ ਮਿੱਠਾ ਲੱਗਦਾ ਜਾਂ ਤਾਂ ਇਹ ਹੈ ਜਾਂ ਤਾਂ ਆਪਾਂ ਇਹ ਮੰਨ ਕੇ ਜਦੀਏ ਵੀ ਜਿਹਨੂੰ ਪਾਣਾ ਮਿੱਠਾ ਲੱਗਦਾ ਉਹ ਸਿੱਖਾ ਬਾਕੀ ਹੈ ਨਹੀਂ ਕਿਆ ਫਿਰ ਸਾਰੇ ਹੀ ਸਿੱਖ ਨੇ ਫਿਰ ਸਾਰੇ ਹੀ ਸਿੱਖ ਨੇ ਵਿਰੋਧ ਜੇ ਕੋਈ ਕਰਦਾ ਹੋਵੇ ਬਾਪ ਦਾ ਉਹ ਬੜਾ ਪੁੱਤ ਹੁੰਦਾ ਨਹੀਂ ਉਹ ਅਲੱਗ ਗੱਲ ਬਾਪ ਕਹਿੰਦੇ ਅੱਛਾ ਆਪਾਂ ਕਹਿੰਦੇ ਮੈਂ ਜਾਇਦਾ ਨਹੀਂ ਲੈਣੀ ਪਰ ਉਹਦਾ ਬਾਪ ਇਹ ਜਿਹਾ ਹੈ ਨਹੀਂਗਾ ਸੰਸਾਰੀ ਬਾਪ ਵਰਗਾ ਬਾਪ ਨਹੀਂ ਨਾ ਹੋ ਪੂਤ ਵਾਸਤੇ ਕਪੂਤ ਲਿਖਿਆ ਸ਼ਬਦ ਡਿਕਸ਼ਨਰੀ ਦੇ ਵਿੱਚ ਪੁੱਤਰ ਵਾਸਤੇ ਕਪੂਤ ਲਿਖਿਆ ਹੋਇਆ ਲਫ਼ਜ਼ ਹੈ ਡਿਕਸ਼ਨਰੀਆਂ ਦੇ ਵਿੱਚ ਪਰ ਬਾਪ ਵਾਸਤੇ ਕਬਾਬ ਨਹੀਂ ਲਿਖਿਆ ਹੋਇਆ ਕਿਤੇ ਕਿਤੇ ਵੀ ਨਹੀਂ ਹੈ ਬਾਪ ਭੈਣਾ ਹੁੰਦਾ ਜਿਹੜਾ ਉਹਦੇ ਵਾਸਤੇ ਕੋਈ ਸ਼ਬਦ ਡਿਕਸ਼ਨਰੀ 'ਚ ਨਹੀਂ ਹੈ ਅੱਜ ਤੱਕ ਕੋਈ ਰਿਕਾਰਡ ਨਹੀਂ ਹੈ ਕੋਈ ਪਰਮੇਸ਼ਰ ਭੈਣਾ ਹੈ ਉਹ ਨਹੀਂ ਬਾਪ ਤਾਂ ਉਹ ਹੈ ਕਬੂਤ ਵਾਸਤੇ ਕਬੂਤ ਆਇਆ ਹੋਇਆ ਲਫ਼ਜ਼ ਹੈ ਨਾ ਬਾਬਾ ਤੇ ਦੱਸੋ ਕਿਹੜਾ ਲਫ਼ਜ਼ ਹੈ ਹੈ ਹੀ ਨਹੀਂ ਸੰਸਾਰੀ ਬਾਬ ਨੂੰ ਤਾਂ ਬਾਬ ਮੰਨਣ ਨਹੀਂ ਦਿੰਦੇ ਅਗਲੇ ਕਿਉਂਕਿ ਵਰਮ ਗਿਆਨੀ ਰੋਕ ਦਿੰਦੇ ਨੇ ਫਿਰ ਭਾਸ਼ਾ ਜਦ ਬਣਦੀ ਹੈ ਵਿਰੋਧ ਕਰ ਦਿੰਦੇ ਨੇ ਵੀ ਇਹ ਨਹੀਂ ਹੋ ਸਕਦਾ ਸੰਸਾਰੀ ਬਾਬ ਤਾਂ ਬਾਬ ਹੁੰਦਾ ਹੀ ਨਹੀਂ ਤੁਸੀਂ ਤਾਂ ਇਹਦਾ ਪਰਮੇਸ਼ਰ ਦੇ ਖਿਲਾਫ ਚਲੇ ਜਾਓ ਫਿਰ ਲਫ਼ਜ਼ ਜੇ ਲਫ਼ਜ਼ ਘੜਾਂਦੇ ਬਾਪ ਦੇ ਖਿਲਾਫ ਤਾਂ ਅਸਲ ਪਰਮੇਸ਼ਰ ਦੇ ਖਿਲਾਫ ਰਹਿ ਜਾਣਾ ਲਫ਼ਜ਼ ਸੰਸਾਰੀ ਬਾਪ ਤਾਂ ਬਾਪ ਹੁੰਦਾ ਹੀ ਨਹੀਂ ਉਹ ਇਹ ਭਾਸ਼ਾ ਆਖਰ ਬਰਮਿਆਲੀ ਬਣਾਉਂਦੇ ਨੇ ਰੋਕਦੇ ਨੇ ਫੈਸਲਾ ਕਰਦੇ ਨੇ ਵਿਦਵਾਨ ਜੋ ਮਰਜ਼ੀ ਕਰੀ ਜਾਣ ਵਿਦਵਾਨਾਂ ਦੀ ਭਾਸ਼ਾ ਨੂੰ ਰੱਦ ਕਰ ਦਿੰਦੇ ਨੇ ਵਿਦਵਾਨਾਂ ਦੀ ਭਾਸ਼ਾ ਰੱਦ ਕੀਤੀ ਹੋਈ ਹੈ ਗੁਰਬਾਣੀ ਜਿਹੜੀ ਵਿਦਵਾਨਾਂ ਦੀ ਘੜੀ ਭਾਸ਼ਾ ਰੱਦ ਕਰ ਜਲਦੀ ਉਹ ਜਿਹੜੀ ਬਰਮਿਆਲੀ ਜੀ ਤੇ ਬੋਹ ਲਾ ਦਿੰਦੀ ਠੀਕ ਹੈ ਕੋਈ ਜਲਦੀ ਹੈ ਪਰ ਬਾਕੀ ਨਹੀਂ ਜਲਦੀ ਘੜ ਲੈਂਦਾ ਨੇ ਜਿਵੇਂ ਦੇਸ਼ ਭਗਤੀ ਘੜ ਲਿਆ ਲਫ਼ਜ਼ ਕੀ ਹੁੰਦੀ ਹੈ ਦੇਸ਼ ਭਗਤੀ ਕਿੱਥੇ ਤੱਕ ਦੇ ਦੇਸ਼ ਦੀ ਭਗਤੀ ਪਹਿਲਾਂ ਬੰਗਲਾਦੇਸ਼ ਵਿੱਚ ਸੀ ਹੁਣ ਘੜਤਾ ਪੰਜਾਬ ਵਾਲੇ ਦੇਸ਼ ਭਗਤੀ ਨਹੀਂ ਕਰਦੇ ਹਰਿਆਣੇ ਨੂੰ ਵੀ ਬੰਦੇ ਪਾਣੀ ਦੇਣਾ ਇਹ ਦੇਸ਼ ਭਗਤੀ ਹੈ ਪਹਿਲੇ ਰਾਜਸਥਾਨ ਨੂੰ ਅਸੀਂ ਪਾਣੀ ਨਹੀਂ ਦੇਣਾ ਦੇਸ਼ ਭਗਤੀ ਹੈ ਇਹ ਵਿਦਵਾਨਾਂ ਦਾ ਹੈ ਕੁਝ ਹੁੰਦਾ ਉਹ ਜੋ ਕੁਝ ਕਹਿੰਦੇ ਨੇ ਪ੍ਰੈਕਟੀਕਲ ਕੁਝ ਹੁੰਦਾ ਦੇਸ਼ ਭਗਤੀ ਤਾਂ ਕੋਈ ਹਿੰਦੁਸਤਾਨ ਨੂੰ ਜਿਹੜੇ ਸਮਝ ਸਕਦੇ ਮੰਨ ਸਕਦੇ ਫਿਰ ਵਿੱਚੋਂ ਕੌਮਾਂ ਪਾੜੀਆਂ ਹੋਈਆਂ ਨੇ ਫਿਰ ਗਾਂ ਗੋਦ ਪਾੜੇ ਹੋਏ ਨੇ ਅਲੱਗ ਅਲੱਗ ਇਹ ਤਾਂ ਸਭ ਦੇਸ਼ ਭਗਤੀ ਹੈ ਇਹਨਾਂ ਨੂੰ ਦੇਸ਼ ਭਗਤੀ ਹੈ ਇਹ ਸਭ ਇਹਨਾਂ ਦੀ ਬਣਾਈਆਂ ਹੋਈਆਂ ਗੱਲਾਂ ਨੇ ਹਾਂ ਆਪਾਂ ਗੱਲ ਕਰਦੇ ਸੀ ਚਾਰ ਕਿਸਮ ਦੇ ਨੇ ਟੇਸਟ ਚਾਰ ਕਿਸਮ ਦੇ ਸਵਾਦ ਨੇ ਸੱਚ ਦਾ ਸਵਾਦ ਅਸਲ ਦੇ ਵਿੱਚ ਹੈ ਪਰ ਦੁਨੀਆ ਨੂੰ ਕੌੜਾ ਲੱਗਦਾ ਸੰਸਾਰੀ ਬੰਦਿਆਂ ਨੂੰ ਕੌੜਾ ਲੱਗਦਾ ਭਗਤਾਂ ਨੂੰ ਮਿੱਠਾ ਲੱਗਦਾ ਭਗਤਾਂ ਨੂੰ ਮਿੱਠਾ ਦੋ ਸਵਾਦ ਹੋ ਗਏ ਨਾ ਸੱਚ ਦੇ ਕੌੜਾ ਕੀ ਹੁੰਦਾ ਕੌੜਾ ਚਲੋ ਕੌੜਾ ਲੱਗਦਾ ਉਹਨਾਂ ਨੂੰ ਕਿਉਂ ਲੱਗਦਾ ਮਨ ਜਿਹੜੀ ਹੈ ਨਾ ਮਰਜ਼ੀ ਬੰਦੀ ਇਹਦਾ ਵਿਰੋਧ ਕਰਦੀ ਹੈ ਮਨ ਮਨ ਦੇ ਮਨ ਦਾ ਜਿਹੜਾ ਸਾਡੀ ਮਰਜ਼ੀ ਦਾ ਕੋਈ ਵੀ ਵਿਰੋਧ ਕਰੇ ਕੋਈ ਘੱਟ ਗੱਲ ਹੋਵੇ ਉਹ ਵੀ ਸਰ ਕੌੜਾ ਲੱਗਦਾ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਵਿਰੋਧ ਕਰੇ ਚਾਹੇ ਕੋਈ ਵੀ ਕਰੇ ਨਿਆਣੇ ਦੀ ਮਰਜ਼ੀ ਦਾ ਵਿਰੋਧ ਕਰੀਏ ਨਿਆਣੇ ਨੂੰ ਨਹੀਂ ਕਰਦੇ ਛੱਡੇ ਲੱਗਦੇ ਜਿਹਦੀ ਵੀ ਮਰਜ਼ੀ ਦਾ ਵਿਰੋਧ ਆਪਾਂ ਕਰਾਂਗੇ ਚਾਹੇ ਉਹਦੀ ਮਰਜ਼ੀ ਜਾਇਜ਼ ਆ ਚਾਹੇ ਨਜਾਇਜ਼ ਉਹ ਗੱਲ ਅਲੱਗ ਹੈ ਉਹਨੂੰ ਨਹੀਂ ਅਸੀਂ ਚੰਗੇ ਲੱਗਦੇ ਉਹ ਸਾਨੂੰ ਵੀ ਚੰਗਾ ਲੱਗਦਾ ਪਰ ਪਰਮੇਸ਼ਰ ਦੀ ਗੱਲ ਨਹੀਂ ਅਸੀਂ ਚਾਹੇ ਉਹਦੀ ਮਰਜ਼ੀ ਦਾ ਵਿਰੋਧ ਕਰੀਏ ਚਾਹੇ ਨਾ ਕਰੀਏ ਉਹਨੂੰ ਸਾਰੇ ਚੰਗੇ ਲੱਗਦੇ ਜੇ ਨਾ ਚੰਗੇ ਲੱਗਣ ਫਿਰ ਉਹਨੂੰ ਗੁੱਸਾ ਆ ਜਾਵੇ ਫਿਰ ਤਾਂ ਕਿਰਪਾਲੂ ਦਿਆਲੂ ਨਹੀਂ ਰਹਿ ਸਕਦਾ ਅਸੀਂ ਵਿਰੋਧ ਕਰਕੇ ਆਪਣਾ ਨੁਕਸਾਨ ਕਰਦੇ ਕਿਉਂਕਿ ਭਰਮ ਸਾਡਾ ਵੱਜ ਜਾਂਦਾ ਭਰਮ ਕਾੜਾ ਹੋ ਜਾਂਦਾ ਜਿੰਨਾ ਜਰ ਭਰਮ ਦਾ ਅਸੀਂ ਨਾਸ਼ ਨਹੀਂ ਕਰਦੇ ਸੱਚਖੰਡ ਨਹੀਂ ਵਰਤ ਸਕਦੇ ਨੁਕਸਾਨ ਅਸੀਂ ਆਪਣਾ ਹੀ ਕੀਤਾ ਉਹਨੂੰ ਲੋੜ ਨਹੀਂ ਹੈ ਉਹਨੂੰ ਤਾਂ ਵਿਰੋਧ ਕਰਨੀ ਤਾਂ ਲੋੜ ਹੈ ਜੇ ਅਸੀਂ ਉਹਦਾ ਨੁਕਸਾਨ ਤਾਂ ਜੋ ਹੋਣਾ ਸਾਡਾ ਆਪੇ ਹੋ ਗਿਆ ਵਿਰੋਧ ਕਰਨਾ ਪੈਰ ਬਹੜਾ ਮਾਰਿਆ ਉਹ ਆਪਣੇ ਹੱਥ ਜਦੋਂ ਉਹਦੀ ਮਰਜ਼ੀ ਦਾ ਵਿਰੋਧ ਕਰਦਾ ਬਹੜਾ ਵੱਜਦਾ ਸਾਡੇ ਕਲਪਨਾ ਕੋਹੜਾ ਅਸਲ ਜਿਹੜੀ ਸਾਡੀ ਸੋਚ ਹੈ ਨਾ ਉਹੀ ਕੋਹੜਾ ਇਹ ਸੋਚ ਨੂੰ ਕੋਹੜਾ ਵੀ ਕਿਹਾ ਹੈ ਇਹ ਸੋਚ ਨੂੰ ਕਲਕਾਤੀ ਵੀ ਕਿਹਾ ਹੈ ਕਲਕਾਤੀ ਦਾ ਤਲਵਾਰ ਕਲਪਨਾ ਜੋ ਹੈ ਇਹੀ ਤਲਵਾਰ ਹੈ ਆਤਮਘਾਤੀ ਤਲਵਾਰ ਹੈ ਆਪਣੀ ਪੈਂਦੀ ਹੈ ਕਿਸੇ ਦਾ ਕੁਝ ਨਹੀਂ ਵਿਗਾੜਦੀ ਆਤਮਘਾਤੀ ਕਾਫੀ ਰਾਜੇ ਕਸਾਈ ਕਰਦਾ ਤਾਂ ਕਸਾਈ ਬਣਾਇਆ ਦਾ ਨਾ ਦੂਜੇ ਦਾ ਨੁਕਸਾਨ ਕਰਦਾ ਪਰ ਹੁੰਦਾ ਉਹਦਾ ਆਪਣਾ ਹੀ ਕਿਸੇ ਦਾ ਕੁਝ ਨਹੀਂ ਵਿਗੜ ਸਕਦਾ ਜੇ ਦੂਏ ਦਾ ਬੰਦ ਉਹਦਾ ਹੁਕਮ ਵਾਲੇ ਵੀ ਕੁਝ ਨਹੀਂ ਹੁੰਦਾ ਦੋ ਟੇਸਟ ਹੋ ਗਏ ਮਨ ਦਾ ਜੋ ਵੀ ਚੀਜ਼ ਵਿਰੋਧ ਕਰਦੀ ਹੈ ਸ਼ਰਾਬੀ ਨੂੰ ਜੇ ਕੋਈ ਕਹੇ ਸ਼ਰਾਬ ਛੱਡ ਦੇ ਉਹ ਨਹੀਂ ਚੰਗਾ ਲੱਗਦਾ ਚਾਹੇ ਉਹ ਫਾਇਦਾ ਸ਼ਰਾਬੀ ਦਾ ਹੀ ਹੈ ਜੋਹਾਰੀ ਨੂੰ ਕਹੇ ਤੂੰ ਜੂਆ ਛੱਡ ਦੇ ਉਹਨੂੰ ਨਹੀਂ ਚੰਗਾ ਲੱਗਦਾ ਚਾਹੇ ਫਾਇਦਾ ਉਹਦਾ ਹੀ ਹੈ ਉਲਟੇ ਕੰਮ ਕਰਨ ਵਾਲੇ ਬੱਚਿਆਂ ਨੂੰ ਚੰਗੇ ਸਮਝਾਉਣ ਵਾਲਾ ਮਤ ਦੇਣ ਵਾਲੇ ਕੋਲ ਨਹੀਂ ਖੜਦੇ ਜੇ ਦੇਖ ਵੀ ਲੈਣ ਨਾ ਹੁੰਦਾ ਉਹ ਦੇਖਦੇ ਨੇ ਵੀ ਸਾਈਡ ਵੀ ਬਦਲ ਕੇ ਜੇ ਕੋਈ ਮੋੜ ਆਉਂਦਾ ਜੇ ਤਾਂ ਕੋਈ ਮੋੜੇ ਨਹੀਂ ਤਾਂ ਤਾਂ ਮੁਸ਼ਕਲ ਗੱਲ ਹੈ ਨਹੀਂ ਉਹ ਚਾਹੁੰਦੇ ਨੇ ਵੀ ਇਹਦੇ ਪਾਸੇ ਨਹੀਂ ਰੱਖ ਜੀ ਉਹਦਾ ਸਭ ਫੇਸ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਬਾਣੀ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਸੀ ਫੇਸ ਨਹੀਂ ਕਰਨਾ ਚਾਹੁੰਦਾ ਬਸ ਗੁਰਬਾਣੀ ਕੋ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਇਹ ਗੱਲ ਸੁਣੀ ਇਹ ਗੱਲ ਕਰ ਇਸੇ ਕਰਕੇ ਦਾ ਅਸਰ ਨਹੀਂ ਹੋ ਰਿਹਾ ਹੁਣ ਇੱਕ ਫਿੱਕਾ ਹੈ ਇਹ ਤਾਂ ਸਵਾਲ ਹੋ ਗਿਆ ਨਾ ਕੌੜਾ ਔਰ ਮਿੱਠਾ ਇਹ ਤਾਂ ਸੱਚ ਦਾ ਹੀ ਸਵਾਲ ਹੈ ਮਨਮੁਖਾ ਨੂੰ ਕੌੜਾ ਲੱਗਦਾ ਅੰਮ੍ਰਿਤ ਕੌੜਾ ਮਿੱਠਾ ਵਿਖਿਆ ਮਿੱਠੀ ਸਾਖਤ ਕੀ ਵਿਦ ਨਾਨੋ ਗੁਰਮੁਖਾਂ ਨੂੰ ਝੂਠ ਕੌੜਾ ਲੱਗਦਾ ਵਿਖਿਆ ਕੌੜੀ ਲੱਗਦੀ ਹੈ ਸੱਚ ਮਿੱਠਾ ਲੱਗਦਾ ਮਨਮੁਖਾਂ ਨੂੰ ਸੱਚ ਕੌੜਾ ਲੱਗਦਾ ਝੂਠ ਮਿੱਠਾ ਲੱਗਦਾ ਇਹ ਕਹ ਲੋ ਮਾਇਆ ਝੂਠੇ ਆ ਸੰਸਾਰ ਨਾਲ ਜੁੜੇ ਹੋਏ ਦੋ ਸਵਾਲ ਹੋ ਗਏ ਇੱਕ ਫਿੱਕਾ ਠਿੱਕਾ ਉਹ ਹੈ ਅਸੀਂ ਸਿਰਫ ਜਿਵੇਂ ਛਾਛ ਦੇ ਅਰਥ ਕਰਦੇ ਕਿਤੇ ਦਾ ਗੁਰਬਾਣੀ ਦੇ ਅਰਥ ਨੇ ਗੁਰਬਾਣੀ ਦੇ ਕੀਤੇ ਦੇ ਅਰਥ ਜਿਹੜਾ ਸੰਸਾਰੀ ਸੱਚ ਹੈ ਉਹਦਾ ਦੱਸ ਦਿੱਤਾ ਸੰਸਾਰੀ ਗੱਲ ਤਾਂ ਕਰਤੀ ਪਰ ਨਿਰਾਕਾਰੀ ਗੱਲ ਨਹੀਂ ਹੋਈ ਹੋਰੀ ਉਹ ਹੋ ਉਹ ਫਿਕਰ ਫਿੱਕਾ ਵੀ ਹੈ ਜਿਵੇਂ ਗਿਰਦਰ ਕਬੀਰਾ ਵਗੈਰਾ ਇਹਦੇ ਨਾਲ ਕਬੀਰ ਦਾ ਜਿਹੜਾ ਵਿੱਚ ਦਾ ਸਾਰਾ ਉਹ ਫਿੱਕਾ ਹੈ ਅਸਲ ਦੇ ਵਿੱਚ ਫਿੱਕਾ ਹੋ ਫਿੱਕਾ ਨਾ ਕੋੜਾ ਹੁੰਦਾ ਕਿਤਾ ਗੱਲ ਕੋੜਾ ਤਾਂ ਹੈ ਨਹੀਂ ਸੱਚ ਨੂੰ ਕੌੜਾ ਨਹੀਂ ਲੱਗਦਾ ਪਰ ਸੱਚ ਦਾ ਨੂੰ ਪਤਾ ਨਹੀਂ ਬੋਲ ਨਹੀਂ ਸਕਦਾ ਝੂਠ ਨੂੰ ਮਿੱਠਾ ਨਹੀਂ ਲੱਗਦਾ ਨਿਊਟਰਲ ਹੈ ਅਜੋ ਨਿਊਟਰਲ ਹੈ ਉਹ ਜੋ ਕਬੀਰ ਦਾ ਬੀਜ ਸੀ ਉਹ ਫਿੱਕਾ ਹੈ ਪਹਿਲਾਂ ਮਿੱਠਾ ਨਹੀਂ ਪੈ ਸਕਿਆ ਮਿੱਠਾ ਮਿਲਿਆ ਨਹੀਂ ਕਦੋਂ ਸੱਚ ਮਿਲਿਆ ਨਹੀਂ ਉਹ ਫਿੱਕਾ ਇੱਕ ਫਿੱਕਾ ਨਾ ਲਾਏ ਸਭਨਾ ਵਿੱਚ ਵੱਡਾ ਸੱਚਾ ਤਾਂ ਨਹੀਂ ਹਾਂ ਸੱਚਾ ਸਭਨਾ ਵਿੱਚ ਸੱਚਾ ਤੂੰ ਤੜੀ ਜਿਹੜਾ ਸੱਚਾ ਨਾ ਉਹ ਨਹੀਂ ਫਿੱਕਾ ਬੋਲ ਸਕਦਾ ਕਿ ਉਹਦੇ ਕੋਲ ਸੱਚ ਪੈ ਜਾਣਾ ਵਿੱਚ ਸੱਚ ਮਿੱਠਾ ਫਿੱਕਾ ਨਹੀਂ ਅਲਾਇਆ ਦਾ ਅੰਦਰ ਬੋਲਣਾ ਇੱਕ ਫਿੱਕਾ ਨਾ ਕੁਝ ਇੱਕ ਵੀ ਗੱਲ ਫਿੱਕੀ ਨਹੀਂ ਕਰਦਾ ਸਭ ਨਾਮ ਦੇ ਸੱਚਾ ਸੂਤਨ ਸੱਚ ਧਨ ਜਿਹਦੇ ਕੋਲ ਹੋਵੇ ਫਿੱਕਾ ਨਹੀਂ ਬੋਲ ਸਕਦਾ ਜੇ ਸੱਚ ਤਾਂ ਨਾ ਹੋਵੇ ਜਿਵੇਂ ਪਾਣੀ ਹੈ ਪਾਣੀ ਦਾ ਫਿੱਕਾ ਹੁੰਦਾ ਸਾਦਾ ਪਾਣੀ ਉਹਨੂੰ ਚਾਹੇ ਕੋੜਾ ਕਰ ਲਈਏ ਆਪਾਂ ਚਾਹੇ ਉਹਨੂੰ ਮਿੱਠਾ ਕਰ ਲਈਏ ਬਿਠਾ ਪਾ ਲਾਂਗੇ ਮਿੱਠਾ ਹੋ ਜਾਊਗਾ ਕੋਈ ਕੋੜੀ ਚੀਜ਼ ਪਾ ਲਾਂਗੇ ਕੋੜਾ ਹੋ ਜਾਊਗਾ ਕੋੜਾ ਵੀ ਹੋ ਸਕਦਾ ਹੈ ਮਿੱਠਾ ਵੀ ਹੋ ਸਕਦਾ ਹੈ ਇੱਕ ਫਿੱਕਾ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਇਆ ਤਨਮਨ ਫਿੱਕਾ ਤਨਮਨ ਫਿੱਕਾ ਹੀ ਰਹਿ ਜਾਂਦਾ ਉਸ ਵੇਲੇ ਕਾਨੂੰਨ ਫਿਰਕਾ ਕਬੀਰ ਦਾ ਮਿੱਠਾ ਨਹੀਂ ਮਿਲਿਆ ਕੌੜਾ ਉਹ ਬੋਲ ਰਹੀ ਜਾਂਦਾ ਕੌੜੇ ਕਹਿੰਦਾ ਨਾ ਜਦੋਂ ਕਹਿੰਦੇ ਨੇ ਨਾ ਬਈ ਤੂੰ ਰਿੱਧ ਸਿੱਧ ਤੈਨੂੰ ਪ੍ਰਾਪਤ ਹੁੰਦੀ ਹੈ ਮਾਇਆ ਦੀ ਉਹ ਕਹਿੰਦਾ ਮਾਇਆ ਦਾ ਮਸਾ ਛੱਡੀਏ ਜਦ ਤੱਕ ਕਹਿੰਦੇ ਨੂੰ ਛੱਡੋ ਜ਼ਹਿਰ ਹੈ ਹੈ ਹੁਣ ਕਹਿੰਦਾ ਰਿੱਧ ਸਿੱਧ ਤੁਸੀਂ ਗੱਲ ਕਰੋ ਸੱਚ ਮੇਰੇ ਕੋਲ ਬੋਲੋ ਜਾਂ ਤਾਂ ਕਹੋ ਵੀ ਸਾਡੇ ਕੋਲ ਹੁੰਦਾ ਹੀ ਆਹੀ ਕੁਝ ਹੈ ਤੋਂ ਕਹਾਂ ਹੈ ਨਹੀਂ ਬੜਾ ਨਾ ਮਿਲਦਾ ਹੀ ਕੁਝ ਨਹੀਂ ਹੁੰਦਾ ਵੀ ਮੈਂ ਮੈਂ ਨਜ਼ਰ ਪਾ ਭੜਕੂ ਸੱਚ ਪਾਉਣਾ ਨਹੀਂ ਪਾ ਲਿਆ ਹੁਣ ਲਾਲੇ ਲੈਂਦੇ ਨੇ ਰਸਨ ਦਾ ਵੀ ਮੰਦਰ ਬਣਾ ਲੈ ਚੜਾਵਾ ਚੜੂਗਾ ਇਹ ਹੋਊ ਉਹ ਤਾਂ ਮੈਂ ਕਰਨਾ ਹੀ ਨਹੀਂ ਇਹ ਪਰਪੰਚ ਨਹੀਂ ਕਰਨਾ ਪਰਪੰਚ ਨੂੰ ਕਹਿ ਰਿਹਾ ਹੈ ਤੇ ਕਬੀਰ ਨੂੰ ਵੀ ਤੂੰ ਪਰਪੰਚ ਕਰ ਲੈ ਬਹੁਤ ਕਰੇਗਾ ਉਹ ਕਹਿੰਦਾ ਪਰਪੰਚ ਮੈਂ ਕਰਨਾ ਨਹੀਂ ਤੇ ਮੈਨੂੰ ਆਨਾ ਕੁਝ ਕਰਨ ਦੀ ਕੀ ਲੋੜ ਸੀ ਜੇ ਪ੍ਰਪੰਚੇ ਕਰਨਾ ਹੁੰਦਾ ਪਰ ਪੰਜੋ ਨੇ ਕੀਤਾ ਨਹੀਂ ਉਹਨਾਂ ਕੋਲ ਕੁਝ ਹੈ ਨਹੀਂ ਇਹ ਬਾਕੀ ਧਰਮ ਤਾਂ ਪ੍ਰਪੰਚ ਨੇ ਡੇਰੇ ਸਭ ਪ੍ਰਪੰਚ ਨੇ ਕਿਸੇ ਨੇ ਹੋ ਖੋਲਿਆ ਕਿਸੇ ਨੇ ਕੁਝ ਕਰ ਲਿਆ ਫਿਰ ਕਿਥੇ ਲੋਕ ਭਲਾਈ ਦੇ ਕੰਮ 'ਚ ਆ ਜਾਂਦੇ ਲੋਕ ਭਲਾਈ ਕਰਦੇ ਨੇ ਜੀ ਦੁਨੀਆ ਦਾ ਭਲਾ ਪਰਮੇਸ਼ਰ ਦੁਨੀਆ ਦਾ ਬੁਰਾ ਕਰਦਾ ਨਾ ਭਲਾ ਤੁਸੀਂ ਕਰੋਗੇ ਫਿਰ ਤਾਂ ਲੋਕਾਂ ਦੀ ਬਹਿ ਗਈ ਆਪਣੀ ਨਹੀਂ ਰਹੀ ਗੁਰਬਾਣੀ ਕਹਿੰਦੀ ਹੈ ਸਭਨਾ ਆਪੋ ਆਪਣੀ ਮੈਂ ਆਪਣੀ ਪਈ ਇਹਨੂੰ ਆਪਣੀ ਨਹੀਂ ਪਈ ਸੰਸਾਰ ਜਾ ਕੇ ਨੂੰ ਕੁਝ ਨਹੀਂ ਮਿਲਿਆ ਲੋਕਾਂ ਦੀ ਪਈ ਉਹ ਜਿਹਨੇ ਪੈਦਾ ਕੀਤੇ ਨੇ ਜਾਂ ਤਾਂ ਉਹਦੇ ਜਿਸ ਸਮਰੱਥਾ ਘਟ ਹੈ ਜਾਂ ਉਹਦੀ ਸ਼ਕਤੀ ਘਟਾ ਹੈ ਸਰਵ ਸ਼ਕਤੀਮਾਨ ਹੈ ਨਹੀਂ ਇਹ ਉਹਦੇ ਘਰ ਕਿਸੇ ਚੀਜ਼ ਦੀ ਕਮੀ ਹੈ ਤੁਸੀਂ ਕਿੱਥੋਂ ਲਿਆ ਕੇ ਦੇ ਰਹੇ ਹੋ ਪਬਲਿਕ ਤੋਂ ਹੀ ਇੱਥੇ ਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀ ਦੇ ਰਹੇ ਹੋ ਇੱਥੋਂ ਹੀ ਇਕੱਠੀਆਂ ਕਰਕੇ ਇੱਥੇ ਹੀ ਵੰਡ ਦੇਣੀਆਂ ਆ ਕੇ ਤਾਂ ਹੋਰ ਲੈ ਕੇ ਆਓ ਤੁਸੀਂ ਜਿੱਥੋਂ ਜਿੱਥੇ ਪਰਮੇਸ਼ਰ ਦਾ ਹੱਥ ਨਹੀਂ ਜਾਂਦਾ ਉਸ ਦੇਸ਼ ਚੋਂ ਕੋਈ ਚੀਜ਼ ਲਿਆ ਕੇ ਦੁਨੀਆ ਨੂੰ ਦੋ ਫਿਰ ਵੰਡਦੇ ਹੋ ਤੁਸੀਂ ਇਹ ਸਭ ਪਰਪੰਚ ਔਰ ਪਖੰਡ ਦੇ ਬਿਨਾ ਕੁਝ ਨਹੀਂ ਸਾਰਾ ਕੁਝ ਇੱਥੇ ਹੀ ਹੈ ਇੱਥੋਂ ਇਕੱਠਾ ਕਰਕੇ ਇੱਥੇ ਹੀ ਦੇ ਦੇਣਾ ਆਪਣੇ ਉੱਤੇ ਉਹ ਲੋਕ ਭਰਾਈ ਦਾ ਬੋਰਡ ਲਾ ਲੈਣਾ ਔਰ ਜੋ ਅਸਲੀ ਚੀਜ਼ ਉਹ ਤਾਂ ਰਹਿ ਜਾਣਾ ਇਹ ਬੂਰਖਤਾ ਦੇ ਬਿਨਾਂ ਹੋਰ ਕੁਝ ਵੀ ਨਹੀਂ ਭਗਤਾਂ ਨੇ ਇਸ ਕਰਕੇ ਕੁਝ ਵੀ ਨਹੀਂ ਬਣਾਇਆ ਉਹ ਇਹ ਰਾਹ ਹੀ ਨਹੀਂ ਪਏ ਇਹ ਰਾਹ ਤਾਂ ਪਰਮੇਸ਼ਰ ਤੇ ਹੋਇਆ ਹੈ ਸਾਰਾ ਇਹ ਤਾਂ ਚਿੰਤਾ ਰਾਹ ਹੈ ਸਾਰਿਆਂ ਦਾ ਭਲਾ ਕਰਨਾ ਸਾਰਿਆਂ ਦੀ ਚਿੰਤਾ ਆਪਣੇ ਜੁਬੇ ਲੈਣਾ ਹੁੰਦਾ ਕਬੀਰ ਦਾ ਜਿਹੜਾ ਘਰ ਦਾ ਆਗੂ ਮੈਂਬਰ ਆ ਉਹ ਸਾਰਿਆਂ ਦੀ ਚਿੰਤਾ ਹੈ ਨਾ ਚਿੰਤਾ ਬਸ ਕੋ ਦੂਜੇ ਨੂੰ ਚਿੰਤਾ ਘਟਾ ਉਹ ਜ਼ਿਆਦਾ ਜਿੱਤੇ ਜ਼ਿੰਮੇਵਾਰੀ ਜ਼ਿਆਦਾ ਜਿੱਦਾ ਡੇਰਾ ਵੱਡਾ ਜ਼ਿਆਦਾ ਉਹਦੀ ਚਿੰਤਾ ਜ਼ਿਆਦਾ ਚਿੰਤਾ ਵਾਰਸੇ ਦਾ ਇਲਾਜ ਕਰਨ ਚੱਲਿਆ ਸੀ ਘਰੋਂ ਕਬੀਰ ਕੀ ਕਹਿਣਾ ਇਹਨਾਂ ਲੋਕਾਂ ਨੂੰ ਕਬੀਰ ਚੇਲੇ ਮੌਕੀਏ ਲੱਖਾਂ ਦੀ ਤਾਂ ਚੇਲੇ ਬਣਾ ਲੈ ਜੋੜ ਲੈ ਨਾਲ ਬੰਦੇ ਕੇਸੋ ਕਿਉ ਨਾ ਮੀਤ ਚਾਲੇ ਤੇ ਹਰ ਮਰਨ ਕੋ ਵਿਚੇੜ ਕੇ ਚੀਤ ਬੇਸਲਾ ਹੋ ਗਈ ਛੱਡੋ ਪਰੇ ਪਰਮੇਸ਼ਰ ਨੂੰ ਮਿਲਣ ਦੀ ਗੱਲ ਸੰਸਾਰੀ ਮਸ਼ਹੂਰੀ ਪੈਦਾ ਕਰ ਲੋ ਜਿੱਤੇ ਕ੍ਰਿਸ਼ਨ ਦਾ ਨਾਮ ਜਪਦੇ ਤੇ ਹੁਣ ਆਪਣਾ ਜਪਿਆ ਕਰਨ ਕ੍ਰਿਸ਼ਨ ਤੋਂ ਜ਼ਿਆਦਾ ਜਿੱਤੇ ਰਾਮਚੰਦਰ ਦੀ ਬੱਲੇ ਬੱਲੇ ਹੁੰਦੀ ਸੀ ਹੁਣ ਆਪਣੀ ਜ਼ਿਆਦਾ ਵੱਡੀ ਹੋਵੇ ਜਿੱਥੇ ਗੁਰੂ ਰਾਮਦਾਸ ਦੀ ਬੱਲੇ ਬੱਲੇ ਹੁੰਦੀ ਹੈ ਉੱਥੇ ਉਹ ਜਿਹੜਾ ਗੁਰਦੁਆਰਾ ਬਣਾ ਲਈ ਤੋਂ ਜ਼ਿਆਦਾ ਕੀਮਤੀ ਆਪਣੀ ਬੱਲੇ ਬੱਲੇ ਜ਼ਿਆਦਾ ਹੋਵੇ ਇਹ ਪਾਸੇ ਨੂੰ ਪਏਗਾ ਗੁਰੂ ਰਾਮਦਾਸ ਜੀ ਦਾ ਕੁਝ ਹੋਰੇ ਬਣਾਇਆ ਤਾਂ ਸੋਨਾ ਸਾਨਾ ਤੁਸੀਂ ਜਾਣਿਆ ਬਾਅਦ ਚੋਂ ਕੰਮ ਜਾਣਿਆ ਸੀ ਸੋਨਾ ਉਹਨਾਂ ਦਾ ਤਾਂ ਮਸਲਾ ਕੁਝ ਹੋਰ ਸੀ ਉਹ ਮਸਲੇ ਨੂੰ ਕੀ ਸਮਝਣ ਪਿਓ ਮਸਲਾ ਕੀ ਸੀ ਉਸ ਵੇਲੇ ਉਹਨਾਂ ਕੋਲ ਕੋਈ ਮਸਲਾ ਸੀ ਸਰੋਵਰ ਦੇ ਵਿੱਚ ਬਣਾਉਣ ਦਾ ਕਮਰਾ ਉਸ ਵੇਲੇ ਦੇ ਹਾਲਾਤ ਇਹ ਜਿਹੇ ਸੀ ਅਸੀਂ ਕੀ ਸਮਝੀਏ ਵੀ ਕੀ ਹਾਲਾਤ ਸੀ ਕਿਉਂ ਸੀ ਤਾਂ ਹੀ ਗਿਆ ਸੀ ਗੁਰ ਕਹਾ ਸਰਕਾਰ ਕਮਾਵੋ ਤੁਸੀਂ ਉਹ ਕੰਮ ਕਰਿਓ ਜਿਹੜਾ ਅਸੀਂ ਗੁਰਬਾਣੀ 'ਚ ਲਿਖ ਕੇ ਗੁਰ ਕੀ ਕਰਨੀ ਕਾਹੇ ਤਾਂ ਉਹ ਇਹਨਾਂ ਦੇਖਿਓ ਵੀ ਅਸੀਂ ਸਰੋਵਰ ਚ ਬਣਾਇਆ ਕਿਉਂ ਬਣਾਇਆ ਤੁਸੀਂ ਜਗ੍ਹਾ ਜਗ੍ਹਾ ਬਣਾਉਣ ਲੱਗ ਜਾਓ ਇਹ ਅਸੀਂ ਇੱਥੇ ਰੱਖਣਾ ਸੋਨੇ ਦਾ ਬਣਾ ਦੇਣਾ ਇਹ ਰਾਣਾ ਪੈ ਜਾਓ ਉੱਪਰ ਪੈ ਗਏ ਅਸੀਂ ਉਸੇ ਰਾਹ ਉਹ ਜੋ ਕਿਹਾ ਸੀ ਸਾਨੂੰ ਗੁਰ ਕਹਿਆ ਸੋ ਕਾਰ ਕਮਾਵੋ ਨਾ ਉਹ ਛੱਡਦੀ ਔਖੀ ਲੱਗਦੀ ਹੈ ਨਾ ਗੱਲ ਉਹੀ ਕਾਰ ਤਾਂ ਔਖੀ ਹੈ ਗਾਖੜੀ ਹੈ ਔਖੇ ਪਾਸੇ ਵਾਲਾ ਕੰਮ ਛੱਡ ਕੇ ਸੌਖੇ ਪਾਸੇ ਵਾਲਾ ਕਰ ਲੈਂਦੇ ਨੇ ਤੇ ਸਿੱਖੀ ਦਾ ਕਹਿ ਰਹੇ ਨੇ ਅਸੀਂ ਪ੍ਰਚਾਰ ਕਰ ਰਹੇ ਹਾਂ ਸਿੱਖੀ ਦੇ ਅਸੀਂ ਆਗੂ ਆ ਉਹ ਸਿੱਖੀ ਤੋਂ ਉਲਟ ਪਾਸੇ ਲਿਆ ਰਹੇ ਨੇ ਸਾਰੇ ਲੋਕ ਇਹ ਇਹਨਾਂ ਨੇ ਤਾਂ ਸਾਰਾ ਸਿੱਖੀ ਦਾ ਨਾਸ਼ ਕੀਤਾ ਹੋਇਆ ਗੁਰਬਾਣੀ ਨੂੰ ਮੰਨਣ ਤੇ ਗੁਰਬਾਣੀ ਦੇ ਪ੍ਰਚਾਰ ਦੇ ਮੂਲੇ ਡਿੱਕਾ ਹੀ ਇਹ ਬਣੇ ਹੋਏ ਨੇ ਆਪ ਦੂਜੇ ਜੋ ਇਹਨਾਂ ਦੇ ਸੁਣਨਗੇ ਦੂਜੇ ਕਰਨਗੇ ਨਵੇਂ ਤਾਂ ਉਹ ਉਹੀ ਜੋ ਜਾਲ ਸਾਡੇ ਕਰਨਗੇ ਜੋ ਸਾਥੇ ਸੁਣਨਗੇ ਜਿਹੜੇ ਰਾਹ ਅਸੀਂ ਜਾਵਾਂਗੇ ਉਹ ਹੀ ਹੋ ਜਾਣਗੇ ਤੋਂ ਫਿੱਕੇ ਬੋਲੀਏ ਤਰਮਨ ਫਿੱਕਾ ਹੋਏ ਨਾਨਕ ਕਹਿੰਦਾ ਜੇ ਫਿੱਕੇ ਬੋਲਾਂਗੇ ਤਾਂ ਹਰਦਾ ਫਿੱਕਾ ਰਹੂਗਾ ਮਨ ਫਿੱਕਾ ਰਹੂਗਾ ਫਿੱਕਾ ਤਾਂ ਹੋ ਜੂ ਕੌੜਾ ਤਾਂ ਨਹੀਂ ਰਹਿੰਦਾ ਕੌੜਾ ਤਾਂ ਨਹੀਂ ਕਿਸੇ ਨੂੰ ਬੋਲਦਾ ਕਬੀਰ ਵੀ ਕੌੜਾ ਦਾ ਬੋਲਦਾ ਪਰ ਉਹ ਕੌੜਾ ਨਹੀਂ ਹੈ ਗੁਰਬਾਣੀ ਵਾਲਾ ਹੀ ਕੌੜਾ ਹੈ ਉਹ ਇਹ ਜਿਹਾ ਕਈ ਗੱਲਾਂ ਕਹਿੰਦਾ ਨਾ ਇਹ ਜਿਹਾ ਤਾਂ ਕਈ ਗੱਲਾਂ ਕਹਿੰਦਾ ਚੱਲ ਇਹ ਤੇ ਹਰ ਬਣਨ ਕੋ ਵਿੱਚ ਕੇ ਚੀਤ ਉਹ ਤਾਂ ਉਹਨਾਂ ਨੂੰ ਵੀ ਬੁਰਾ ਲੱਗਦਾ ਹੁੰਦਾ ਪਰ ਜਦ ਉਹ ਮਿੱਠਾ ਬੋਲਿਆ ਨਾ ਫਿਰ ਇਹ ਤੋਂ ਜ਼ਿਆਦਾ ਗਹਿਰਾ ਹੋਇਆ ਫਿਰ ਜ਼ਿਆਦਾ ਕਹਿਣਾ ਕੁਝ ਕਹਿਣਾ ਪਿਆ ਫਿਰ ਉਹਨਾਂ ਨੂੰ ਬਨਾਰਸ ਕੇ ਠੱਗ ਕਹਿਣਾ ਪਿਆ ਜਿਨ੍ਹਾਂ ਨੂੰ ਪਹਿਲਾਂ ਗੁਰੂ ਮੰਨੀ ਬਰਾਬਰ ਦੇ ਬੰਦੀ ਬੈਠਾ ਸੀ ਬਨਾਰਸ ਕੇ ਠੱਗ ਕਹਿਣਾ ਦੁਨੀਆ ਵਾਸਤੇ ਤਾਂ ਕੌੜਾ ਹੈ ਉਹਨਾਂ ਵਾਸਤੇ ਤਾਂ ਕੌੜਾ ਜਿਨ੍ਹਾਂ ਨੂੰ ਬਨਾਰਸ ਕੇ ਠੱਗ ਕਹਿ ਰਿਹਾ ਉਹ ਗੁਰਮੁਖਾਂ ਵਾਸਤੇ ਬਿਠਾ ਪਰ ਜਦੋਂ ਕੋਈ ਸਾਨੂੰ ਕਹਿੰਦਾ ਵੀ ਤੁਸੀਂ ਬੋਲੀ ਛੋਟੀ ਕੁਰਾਖਤਾ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਮੁਖਾਂ ਬੋਲੀ ਠੀਕ ਹੈ ਬੋਲੀ ਜਿਹੜੀ ਫਰਕ ਆਇਆ ਦੇ ਵਿੱਚ ਉਹ ਖੁਦ ਮੁਖ ਨੇ ਮਨ ਮੁਖਾਂ ਦੇ ਨਾਲ ਜੁੜੇ ਹੋਏ ਖੜੇ ਨੇ ਕਿਉਂਕਿ ਘੜੀ ਜਿਹੜੀ ਘੜੀ ਜਾਂਦੀ ਹੈ ਨਾ ਮਤ ਗਲਤ ਘਾੜਤ ਘੜੀ ਹੋਈ ਨੂੰ ਤੋੜ ਕੇ ਹੀ ਦੁਬਾਰਾ ਘੜਨਾ ਪੈਂਦਾ ਜੇ ਕੋ ਘੜਾ ਬਣਾਇਆ ਜਾਵੇ ਕੱਚਾ ਹੀ ਹੋਵੇ ਜੇ ਉਹਦਾ ਕੁਝ ਹੋਰ ਬਣਾਉਣਾ ਹੋਵੇ ਆਪਾਂ ਨੇ ਤਾਂ ਉਹਨੂੰ ਭੰਨ ਕੇ ਮਿੱਟੀ ਬਣਾ ਕੇ ਦੁਬਾਰਾ ਹੀ ਬਣਾਵਾਂਗੇ ਨਾ ਉਹਦਾ ਕੁਝ ਤਾਂ ਜਿਹੜਾ ਫਰੀਦ ਕੀ ਕਹਿ ਰਿਹਾ ਕਹਿੰਦਾ ਭੰਨੀ ਜਿਹੜੀ ਪਹਿਲੀ ਮੱਤ ਸੀ ਨਾ ਮੈਂ ਲਈ ਫਿਰਦਾ ਥੋੜੀ ਜਿਹਨਾਂ ਕਾਗਾਂ ਦੇ ਕਰਕਟ ਢੋਲਿਆ ਸੀ ਨਾ ਸਾਰਾ ਸਰੀਰ ਚ ਲੱਭਦੀ ਸੀ ਕਾਗਾ ਕਰਗਟ ਢੋਲਿਆ ਸਗਲਾ ਖਾਇਆ ਮਾਸ ਜਿਹੜੀ ਸਾਰਾ ਸਰੀਰ ਖਾ ਗਈ ਮੇਰਾ ਇਹ ਦੋਈ ਨੈਣਾ ਮਤ ਛੂਏ ਫਿਰ ਦੇਖਣ ਕੀ ਆਸ ਉਹ ਮਤ ਸਾਰੀ ਭਰਣੀ ਪਈ ਤੋੜਨੀ ਪਈ ਉਹ ਮਤ ਸਾਰੀ ਭਰ ਦਿੱਤੀ ਭੰਨ ਤਾਂ ਚੋਟ ਮਾਰੇ ਤੇ ਹੁੰਦਾ ਕਿਸੇ ਚੀਜ਼ ਨੂੰ ਤੋੜਨਾ ਹੋਵੇ ਆਪਾਂ ਚੋਟ ਮਾਰਾਂਗੇ ਨਹੀਂ ਮਾਰਾਂਗੇ ਇਹ ਚੋਟ ਮਾਰਦੀ ਹੈ ਬਾਣੀ ਮਤ ਤਿਆਗਣ ਵਾਸਤੇ ਵੀ ਤਿਆਗ ਦੋ ਇਹ ਇਹ ਡੁੱਬ ਜੂ ਲੈ ਕੇ ਤੁਹਾਨੂੰ ਪੰਨੀ ਘੜੀ ਫਿਰ ਘੜੀ ਆ ਦੁਬਾਰਾ ਵੀ ਹੁਣੇ ਦਾ ਵੰਦ ਜਿਹੜਾ ਸ੍ਰੇਸ਼ਟ ਹੋਇਆ ਹੁਣੇ ਦਾ ਰੂਪ ਸਰਵ ਸ੍ਰੇਸ਼ਟ ਹੋਇਆ ਵੀ ਦਾ ਮਤਲਬ ਇਹ ਹੈ ਇਹਦਾ ਵੰਨ ਹੈ ਜਿਹੜਾ ਰੂਪ ਹੈ ਇਹ ਰੂਪ ਹੁਣ ਸਰੂਪ ਬਣਿਆ ਹੈ ਸੁੰਦਰ ਬਣਿਆ ਹੈ ਹੁਣ ਗੁਰਮਤ ਬਣੀ ਹੈ ਪਹਿਲੇ ਕੀ ਸੀ ਪਹਿਲੇ ਕਰੂਪ ਸੀ ਕੁਜਾਤ ਸੀ ਕੁਲਖਣੀ ਸੀ ਸਹੁਰੇ ਪਈਏ ਬੁਰੀ ਸੀ ਨਾ ਇਹ ਲੋਕ ਚੰਗਾ ਨਾ ਪਰ ਲੋਕ ਚੰਗਾ ਸਮਝਿਆ ਜਾਂਦਾ ਸੀ ਉਹ ਗਏ ਇਹ ਪਹਿਲੀਆਂ ਮੱਤਾਂ ਜਿਹੜੀਆਂ ਮਨਮੱਤਾਂ ਲੋਕ ਲਈ ਖੜੇ ਨੇ ਉਹਨਾਂ ਨੂੰ ਭੰਨ ਰਹੀ ਹੈ ਤੋੜ ਰਹੀ ਹੈ ਬੜੀ ਤਗੜੀ ਚੋਟ ਮਾਰ ਕੇ ਉਹ ਚੋਟ ਮਾਰਦੋ ਕਹਿੰਦੇ ਥੋੜੀ ਬੋਲੀ ਠੀਕ ਨਹੀਂ ਹੈ ਉਹਨਾਂ ਨੇ ਸੱਚੋ ਮਾਤਰ ਖੜੀ ਵਿਚਾਰ ਕੇ ਛੱਡਣੀ ਨਹੀਂ ਹੈ ਗੁਰਮਤਿ ਉਹਨਾਂ ਨੇ ਮੰਨਣੀ ਨਹੀਂ ਕਹਿੰਦੇ ਸਾਨੂੰ ਸਾਡੇ ਵਾਲੇ ਆਣ ਦੋ ਤੁਸੀਂ ਆਪਣੇ ਵਾਲੇ ਗੱਲ ਕਰੋ ਪਰ ਗੱਲ ਕਰਖਤ ਨਾ ਕਰੋ ਵੀ ਅਸੀਂ ਤਾਂ ਆਪਣੀ ਰੱਖਣੀ ਹੈ ਸਾਡੇ ਵਾਲੀ ਟੁੱਟਦੀ ਹੈ ਸਾਡੇ ਨਾਲ ਲੋਕ ਟੁੱਟ ਜਾਣਗੇ ਜੇ ਸੱਚ ਹੋਦਾ ਉਹਨਾਂ ਨੂੰ ਬੰਦੇ ਟੁੱਟ ਜਾਣਗੇ ਜਾਂ ਬੰਦੇ ਉਹਨਾਂ ਨੂੰ ਸਵਾਲ ਕਰਨ ਲੱਗ ਜਾਣਗੇ ਉਹਨਾਂ ਨੂੰ ਖਤਰਾ ਆਪਣੀ ਮੱਤ ਦਾ ਪੈ ਗਿਆ ਅਸਲ ਇਹ ਤੋਂ ਵੀ ਖਰਾਬ ਹੈ ਗੱਲ ਤਾਂ तदुपासन का कहा है को पाहन पूजत है पशु पाहन में परमेश्वर नहीं पशु क्योंकि तय की लेना कोई पत्थर पूजे कोई मिट्टी पूजे कोई लकड़ पूजे कोई काकर पूजे तय की लेना कोई कहे तू जो पशु बहन है तू ना पूज ये कहे तू की लेना है पशु कह के पशु कहे मेरा सरदा नहीं है तेरा लड़ाई छिड़ूगी पशु कहे थे ਛਿੜੂਗਾ ਨਹੀਂ ਛਿੜੂ ਇਹ ਸ਼ਿਕਾਇਤਾਂ ਕਰਦੇ ਤੇ ਬਾਦਾ ਗੁਜਰੀ ਪਵਾ ਕੇ ਜਿਹਦੇ ਕੋ ਪੰਗੇ ਛੇੜਦਾ ਰੋਜ਼ ਨੂੰ ਇਹਨੂੰ ਕੀ ਫਾਇਦਾ ਪਸ਼ੂ ਕਹਿ ਗਏ ਜੇ ਨਾ ਕਹਿੰਦਾ ਸਰਦਾ ਨਹੀਂ ਸੀ ਨਹੀਂ ਸੀ ਸਰਦਾ ਨਹੀਂ ਸੀ ਸਰਦਾ ਕੌਣ ਸਮਝਾਵੇ ਇਹਨਾਂ ਨੂੰ ਜਿਹੜੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਬੋਲਦੇ ਹੋ ਉਹ ਅਸੀਂ ਤਾਂ ਘੱਟ ਬੋਲਦੇ ਹਾਂ ਉਹ ਗੱਲ ਕਹਿੰਦੇ ਨਹੀਂ ਅਸੀਂ ਤਾਂ ਉਹਦਾ ਨਰਮ ਕਰਕੇ ਕਹਿੰਦੇ ਗੱਲ ਨੂੰ ਮੇਰੇ ਤਾਂ ਬਹੁਤ ਕੁਝ ਕਿਹਾ ਹੈ ਤੋਂ ਵੀ ਜ਼ਿਆਦਾ ਪਸ਼ੂ ਕਹੇਗਾ ਤਾਂ ਸਾਲ ਦਾ ਸੀ ਭਾਈ ਮੱਥਾ ਨਾ ਪੂਜਿਆ ਕਰੋ ਰੱਬ ਦਾ ਵਾਸਤਾ ਡੁੱਬ ਜਾਓਗੇ ਐ ਕਹਿੰਦੇ ਫਿਰ ਇਹ ਵੀ ਕਹਿਣ ਦੀ ਕੀ ਲੋੜ ਨਹੀਂ ਜਿਹੜੇ ਪੂਜਦੇ ਡੁੱਬ ਜਾਣ ਤੈਨੂੰ ਕੀ ਲੋੜ ਹੈ ਕਹਿਣ ਦੀ ਕਹੀਦਾ ਐ ਹੁੰਦਾ ਆ ਤਾਂ ਉਹਨੂੰ ਹਟਾ ਦੇਵੇ ਨਹੀਂ ਕਹੇ ਨਾ ਕਹਿਣ ਦਾ ਮਤਲਬ ਇਹ ਹੁੰਦਾ ਜਿਆਦਾ ਕਹਿਣ ਵਾਲੇ ਤੇ ਆਦਾ ਬੋਲੋ ਨਾ ਜੇ ਬੋਲੋ ਫਿਰ ਉਹਨੂੰ ਆ ਮੰਨ ਲੂਗਾ ਜੇ ਨਹੀਂ ਮੰਨੂਗਾ ਤਾਂ ਉਹਨੂੰ ਨਕਸ਼ਾ ਕਹਾ ਨਰਕ ਦਾ ਵੀ ਦਿਖੂਗਾ ਨਾ ਨਕਸ਼ਾ ਵੀ ਦਿਖਾਤਾ ਜੇ ਤੂੰ ਨਾ ਮੰਨੇਗਾ ਤਾਂ ਜੇਲ੍ਹ ਵੀ ਹੈਗੀ ਹੈ ਜਿਵੇਂ ਪੁਲਿਸ ਵਾਲੇ ਕਹਿੰਦੇ ਨੇ ਜਦੋਂ ਦੋ ਲੱਗ ਗਈ ਤੇ ਫਾਂਸੀ ਵੀ ਹੋ ਸਕਦੀ ਹੈ ਫਿਰ ਦੋਏ ਨਕਸ਼ਾ ਦਿਖਾ ਰਹੀ ਹੈ ਸਾਰਾ ਨਕਸ਼ਾ ਦਿਖਾ ਰਹੀ ਹੈ ਗੁਰਬਾਣੀ ਇੱਧਰ ਚਲੇ ਜਾਓ ਚਾਹੇ ਇੱਧਰ ਚਲੇ ਜਾਓ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਦੂਜੀਆਂ ਮਤਾਂ ਵਰਗੀ ਮਤ ਨਹੀਂ ਹੈ ਉਹ ਅਸਲ ਦੇ ਵਿੱਚ ਦੂਜੀਆਂ ਮਤਾਂ ਵਰਗੀ ਮਤ ਸਮਝਦੇ ਨੇ ਵੀ ਅਸੀਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਕੋਈ ਸਾਨੂੰ ਕਹਿੰਦੇ ਕਹਿੰਦੇ ਜਾਂ ਅਸੀਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਸਾਨੂੰ ਕੋਈ ਕਹਿੰਦੇ ਕਹਿੰਦਾ ਉਹ ਛੋਟੀ ਤਾਂ ਝੂਠੀ ਮਾਤਾ ਡਬੋਣ ਵਾਲੀ ਸਾਰੇ ਕਾਲਜ ਸਕੂਲ ਨੇ ਅਕੈਡਮੀਆਂ ਖੋਲੀ ਬੈਠੇ ਨੇ ਲੋਕ ਕਦੇ ਜੇਬ ਖਤਰਿਆਂ ਦੀ ਅਕੈਡਮੀ ਹੈ ਕਿਤੇ ਇਸ਼ਤਿਹਾਰ ਆਇਆ ਹੋਵੇ ਵੀ ਆ ਜੇਬ ਖਤਰਨ ਦਾ ਸਭ ਗੁਰ ਦਿਖਾਈਏ ਹੈ ਕਿਤੇ ਕਿਸੇ ਸ਼ਹਿਰ 'ਚ ਚਾਹੀਦੀ ਹੈ ਇਹ ਗੱਲ ਨਹੀਂ ਹੋਈ ਹੈ ਚੋਰਾਂ ਦੀ ਗੱਲ ਨਹੀਂ ਕੋਈ ਅਕੈਡਮੀ ਡਾਕੂਆਂ ਦੀ ਗੱਲ ਨਹੀਂ ਕੋਈ ਅਕੈਡਮੀ ਕਹਿੰਦੇ ਸਗੋਣ ਜੀ ਵੀ ਆ ਨੇ ਉਹ ਗੁਰ ਗੁਰੂ ਨੇ ਉਹ ਹੈ ਨਹੀਂ ਨਾ ਬਸ ਉਹ ਕੀ ਹੈ ਚੱਲਦਾ ਉਹਨਾਂ ਦਾ ਵੀ ਹੈ ਪੈਦਾ ਹੁੰਦੇ ਰਹਿੰਦੇ ਨੇ ਡਕੈਤ ਵੀ ਪੈਦਾ ਹੁੰਦੇ ਨੇ ਚੋਰ ਵੀ ਪੈਦਾ ਹੁੰਦੇ ਨੇ ਉਹ ਲੱਭ ਵੀ ਲੈਂਦੇ ਨੇ ਉਹਨਾਂ ਨੂੰ ਮਿਲ ਵੀ ਜਾਂਦੇ ਨੇ ਲੜੇ ਨੂੰ ਮੀਣਾ ਸੌ ਉਹਦਾ ਫਿਰ ਬਾਕੀ ਟੱਕਰ ਵੀ ਜਾਂਦਾ ਹੈ ਔਰ ਉਹਨਾਂ ਦੀ ਵੀ ਜਨਰੇਸ਼ਨ ਵਿੱਚ ਚੱਲਦੀ ਹੈ ਪਿਛਲੇ ਪੁਰਾਣੇ ਹੁੰਦੇ ਚਲੇ ਜਾਂਦੇ ਨੇ ਨਵੇਂ ਹੋਰ ਪੈਦਾ ਜੁੜਦੇ ਜਾਂਦੇ ਨੇ ਜੇਬ ਕਦਰੇ ਵੀ ਰਹਿੰਦੇ ਨੇ ਟਿਕਾਇਤ ਵੀ ਰਹਿੰਦੇ ਨੇ ਬੈਂਕ ਲੁੱਟਣ ਵਾਲੇ ਵੀ ਰਹਿੰਦੇ ਨੇ ਅਤਵਾਦੀ ਵੀ ਰਹਿੰਦੇ ਨੇ ਸਾਰੇ ਰਹਿੰਦੇ ਪਰ ਉਹਨਾਂ ਦੀ ਇਹ ਜੀਆਂ ਨਹੀਂ ਹੁੰਦੀਆਂ ਇਸ ਕਰਕੇ ਜਿਹੜੇ ਮਨਮਤਾ ਵਾਲੇ ਨੇ ਨਾ ਗੁਰਮਤ ਦੇ ਖਿਲਾਫ ਵਾਲੇ ਉਹਨਾਂ ਦੀ ਇਹ ਜੀ ਬੋਲੀ ਨਹੀਂ ਹੁੰਦੀ ਅਲਾਨੀਆਂ ਕਰਕੇ ਜਹੀ ਹੈ ਇਹ ਹੋਰ ਚੀਜ਼ ਹੈ ਉਹ ਸੱਚ ਨੂੰ ਮੰਨ ਕੇ ਝੂਠ ਪੜਾਉਂਦੇ ਨੇ ਸੱਚ ਦਾ ਵਿਰੋਧ ਕਰਕੇ ਝੂਠ ਪੜਾਉਂਦੇ ਸੱਚ ਨੂੰ ਮੰਨ ਕੇ ਡੁਪਲੀਕੇਟ ਸੱਚ ਪੜਾਉਂਦੇ ਨੇ 500 ਦਾ ਨੋਟ ਡੁਪਲੀਕੇਟ 500 ਵਰਗਾ ਹੀ ਬਣਾਉਣਾ ਪੈਂਦਾ ਅਸਲੀ ਵਰਗਾ ਹੀ ਬਣਾਉਣਾ ਪੈਂਦਾ ਐ ਨਹੀਂ ਚੱਲਦਾ ਹੈ ਜੇ ਸਭਾ ਕਾਇਦਾ ਲਵੇ ਨਾ ਉਧਰ ਨੂੰ ਸਭਾ ਕਾਇਦਾ ਉਧਰ ਨੂੰ ਫੇਰ ਨਹੀਂ ਚੱਲਦਾ ਮਾਰਕੀਟ 'ਚ ਸਾਈਜ਼ ਵੀ ਦੋ ਗੁਣ ਵੱਡਾ ਹੋਵੇ ਫਿਰ ਵੀ ਨਹੀਂ ਚੱਲਦਾ ਫਿਰ ਧਿਆਨੇ ਪਛਾਣ ਨੂੰ ਖੂਬ ਹੂ ਅਸੀਂ ਮੱਤ ਬਣਾਉਣੀ ਪੈਂਦੀ ਹੈ ਸੱਚ ਦਾ ਵਿਰੋਧ ਕਰਕੇ ਕੋਈ ਮਤ ਪ੍ਰਚਾਰੀ ਨਹੀਂ ਜਾ ਸਕਦੀ ਸੱਚ ਨੂੰ ਮੰਨੀ ਬੈਠੀਆਂ ਨੇ ਮੱਤਾਂ ਝੂਠ ਪਰੋਸ ਕੇ ਦੇ ਰਹੀਆਂ ਨੇ ਤਾਂ ਜੀ ਕਹਦੇ ਸੱਚ ਨੂੰ ਛੱਡ ਦੇਣਾ ਉਹ ਇਹ ਕਹਿਣ ਮੇਰਾ ਬੇਕ ਨਹੀਂ ਹੈ ਉਹ ਕਹਿਣ ਦਾ ਹੁੰਦਾ ਹੀ ਨਹੀਂ ਕੋਈ ਇਤਰਾਜ਼ ਨਹੀਂ ਸਾਨੂੰ ਥੋੜਾ ਮੁੱਕਾ ਫਿਰ ਉਹਨੂੰ ਕੀ ਕਹਾਂਗੇ ਅਸੀਂ ਕੁਝ ਕਹਿ ਨਹੀਂ ਸਕਦੇ ਉਹ ਕਹਿਣ ਦਾ ਅੱਖਾਂ ਨੂੰ ਦੇਖਣ ਵਾਲੀ ਜੇ ਹੈ ਨਹੀਂ ਤਾਂ ਅੱਖਾਂ ਨੂੰ ਕੀ ਦੇਖਣਾ ਜੋ ਹੈ ਨਹੀਂ ਤਾਂ ਅੱਖਾਂ ਨੂੰ ਦੇਖਣਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੁੱਕਰੇ ਜਾਣ ਸਾਰੇ ਗੁਣੋ ਬੰਦੇ ਨੇ ਜਿਹੜੇ ਬੰਦੇ ਹੋਏ ਨੇ ਗੁਰਬਾਣੀ ਚ ਤੇ ਅੱਗੋਂ ਜਾ ਕੇ ਰਾਹ ਹੋਰ ਕੱਢਦੇ ਨੇ ਫਿਰ ਕਾਹਦੇ ਕੱਢਦੇ ਨੇ ਸ੍ਰੀ ਕਿਹਦੇ ਨੇ ਸ੍ਰੀ ਕ ਸੱਚੀ ਮੱਤ ਦੇ ਨੇ ਝੂਠੇ ਸਾਰੇ ਇਹ ਤਰ੍ਹਾਂ ਹੈ ਸਾਨੂੰ ਕਿ ਸੱਚ ਪੜਾਉਣ ਜਾਂ ਫਿਰ ਝੂਠ ਪੜਾਉਣ ਐਲਾਨ ਕਰਕੇ ਝੂਠ ਪੜਾਉਣ ਵੀ ਝੂਠ ਪੜਾਉਂਦੇ ਵਿਰੋਧ ਹੋ ਗਏ ਪੜਾਉਣ ਬਲੈਕਮੇਲ ਕਿਉਂ ਕਰਦੇ ਉਹ ਬਲੈਕਮੇਲਿੰਗ ਬੰਦ ਕੀਤੀ ਹੋਈ ਹੈ ਸੱਚ ਆ ਹੈ ਇੱਥੋਂ ਆ ਕੇ ਜਿਹੜੀ ਆ ਗੱਲ ਕਹਿੰਦੇ ਨੇ ਨਾ ਇੱਥੇ ਤੱਕ ਤਾਂ ਸੱਚ ਹੈ ਵੇਦਾਂ ਦੇ ਨਾਮ ਉਤਮ ਸੋ ਸੁਣੇ ਨਹੀਂ ਫਿਰੇ ਜੋ ਬਿਤਾਲਿਆ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਵਿਚਾਰਿਆ ਤੁਸੀਂ ਤੁਸੀਂ ਗੁਰਬਾਣੀ ਸਿੱਖਾਂ ਨੇ ਨਹੀਂ ਵਿਚਾਰੀ ਝੂਠੇ ਹੋ ਗਏ ਅੱਜ ਮਸਲਾ ਕੀ ਹੈ ਅੱਜ ਸਿੱਖ ਕਿਦੋਂ ਜਾ ਰਹੇ ਨੇ ਕਿਉਂ ਜਾ ਰਹੇ ਨੇ ਗੁਰਬਾਣੀ ਵਿਚਾਰੀ ਨਹੀਂ ਜੋ ਕਿਹਾ ਵੱਲ ਵਿਚਾਰੀ ਨਹੀਂ ਔਰ ਇਹ ਤਾਂ ਇੱਕ ਫਿੱਕੀ ਬਾਣੀ ਵਾਲੇ ਨੇ ਵੀ ਕਿਹਾ ਬਿਨਾ ਵਿਚਾਰੇ ਜੋ ਕਰੇ ਸੋ ਪਛੇ ਪਛਤਾਏ ਕਾਮ ਵਿਗਾੜੇ ਆਪਣੋ ਜਾਗੋ ਹੋਤ ਹਸਾਏ ਕੰਮ ਤਾਂ ਆਪਣਾ ਵਿਗਾੜ ਲਿਆ ਸਿੱਖਾਂ ਨੇ ਸੰਸਾਰ ਹੱਸਦਾ ਇਹਨਾਂ ਨੂੰ ਹੱਸਦਾ ਹੀ ਹੈ ਜਗ ਮੈਂ ਹੋ ਹੁਣ ਸਾਇ ਚਿੱਤ ਮੈਂ ਚੈਨ ਨਾ ਪਾਵਾਂ ਹੁਣ ਬੇਚੈਨ ਹੋ ਹੋ ਕਦੇ ਕਿਸੇ ਦੇ ਗਲ ਪੈਂਦੇ ਨੇ ਕਦੇ ਕਿਸੇ ਦੇ ਗਲ ਪੈਂਦੇ ਨੇ ਰਾਹ ਪਤਾ ਨਹੀਂ ਕੀ ਹੈ ਸਰਸੇ ਵਾਲੇ ਦੇ ਗਲ ਪੈਂਦੇ ਨੇ ਕਦੇ ਕਿਸੇ ਅਕਾਲ ਤਖਤ ਵਾਲੇ ਦੇ ਗਲ ਪੈਂਦੇ ਨੇ ਹੋਈ ਨਾਮ ਚਰਚਾ ਕਿਉਂ ਕਰਾਉਂਦਾ ਉਹਦਾ ਸਰਕਾਰ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਅਮਨ ਰੱਖਣਾ ਤੂੰ ਇਹਨਾਂ ਦਾ ਨਾਮ ਚਰਚਾ ਕਰੋ ਜਾ ਕੇ ਉੱਥੇ ਤੁਸੀਂ ਵੀ ਗੱਲ ਕਰੋ ਤੁਸੀਂ ਕਹੋ ਭਾਈ ਇਹ ਗੱਲ ਗਲਤ ਹੈ ਇਹ ਵੀ ਅਸੀਂ ਹੋਣ ਨਹੀਂ ਦੇਣਾ ਤੁਹਾਨੂੰ ਬੋਲਣ ਨਹੀਂ ਦੇਣਾ ਇਹ ਤਾਂ ਮੁਸਲਮਾਨਾਂ ਨੇ ਵੀ ਪਾਬੰਦੀ ਨਹੀਂ ਲਾਈ ਸੀ ਮੁਸਲਮਾਨਾਂ ਦੇ ਰਾਜ ਵਿੱਚ ਇਸਲਾਮ ਦੇ ਰਾਜ ਵਿੱਚ ਗੁਰੂ ਨੇ ਪ੍ਰਚਾਰ ਕੀਤਾ ਮੱਕੇ ਜਾ ਕੇ ਕੀਤਾ ਮੁਸਲਮਾਨਾਂ ਨੂੰ ਕਿਹਾ ਕਿ ਤੂੰ ਨਾ ਤੁਰਕੂ ਕਰਨਾ ਉਹਨਾਂ ਨੇ ਬਰਦਾਸ਼ਤ ਕੀਤਾ ਤੁਸੀਂ ਕਿਹੜਾ ਰਾਹ ਫੜ ਲਿਆ ਆਪ ਝੂਠੇ ਨੇ ਆਪ ਝੂਠੇ ਹੁਣ ਬਿਆਕਲ ਹੋਏ ਫਿਰਦੇ ਨੇ ਬਿਆਕਲ ਹੋਣਾ ਹੀ ਸੀ ਨਾ ਵਿਚਾਰਿਆ ਨਹੀਂ ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਾਏ ਕਾਮ ਬਿਗਾੜੇ ਆਪਣਾ ਜੱਗ ਮੈਂ ਹੋ ਸੰਸਾਰ ਸੰਸਾਰ ਹੱਸਦਾ ਹੁਣ ਸਭ ਜਾਣਦੇ ਨੇ ਜੱਗ ਮੈਂ ਹੋ ਸੰਸਾਏ ਚਿੱਤ ਮੈਂ ਚੈਨ ਨਾ ਪਾਵੇ ਹੁਣ ਚਿੱਤ ਦੇ ਚੈਨ ਕਿਵੇਂ ਹੋਵੇ ਖਾਨ ਪਾਨ ਸਨਮਾਨ ਰਾਗ ਰੰਗ ਮਨ ਨਾ ਪਾਵੇ ਕਈ ਕਰਦਰ ਕਵੀ ਰਾਏ ਸੁਣੋ ਜਨ ਹਰ ਕੇ ਪਿਆਰੇ ਖੜਕਤ ਹੈ ਜੀ ਹਮਾਰੀ ਕੀਏ ਜੋ ਬਿਨਾ ਵਿਚਾਰੇ ਇਹ ਖੜਕਦੀ ਰਹੂਗੀ ਸਦੀਆਂ ਤੱਕ ਗੱਲ ਇਹਨਾਂ ਨੂੰ ਸੈਂਕੜੇ ਸਾਲ ਤੱਕ ਕਿ ਕੁਝ ਸਮਾਂ ਆਇਆ ਸੀ ਅਸੀਂ ਬਿਨਾ ਵਿਚਾਰੇ ਦੇ ਰਾਹ ਕੱਢ ਲਿਆ ਸੀ ਉਹਦਾ ਰਾਂਡਾ ਹੋਇਆ ਇਤਿਹਾਸ ਬਣ ਗਿਆ ਤਾਂ ਇਹ ਇਤਿਹਾਸ ਬਣ ਗਿਆ ਬਾਅਦ ਦੇ ਵਿੱਚ ਵੀ ਆਹ ਕੁਝ ਸਿੱਖਾਂ ਨੇ ਕੀਤਾ ਇਤਿਹਾਸ ਬਣ ਗਿਆ ਔਰ ਕੀਤਾ ਤੋਂ ਉਲਟ ਜਾ ਕੇ ਸਭ ਕੁਝ ਰਜੀ ਸੋ ਦਾ ਰਾਜ ਹੋਣਾ ਇਸਲਾਮ ਬਣਨੀਆ ਸਾਰਾ ਕੁਝ ਗੁਰਮਤ ਤੋਂ ਉਲਟਾ ਹੈ ਕਿ ਨਾਰੇ ਲੱਗਣੇ ਰਾਜ ਕਰੇਗਾ ਖਾਲਸਾ ਸਾਰਾ ਗੁਰਮਤ ਤੋਂ ਉਲਟਾ ਹੈ ਇਹਨਾਂ ਨੇ ਆਪਣਾ ਇਤਿਹਾਸ ਬਣਾ ਲਿਆ ਗੁਰਮਤ ਵਿਰੋਧੀ ਇਹਨਾਂ ਨੂੰ ਦੁਸ਼ਮਣ ਦੀ ਕੀ ਲੋੜ ਹੈ ਹੁਣ ਤੇ ਆਪ ਹੀ ਵਿਰੋਧੀ ਨੇ ਹੁਣ ਮਸਲਾ ਇਹ ਹੈ ਕਿ ਸੰਗਤ ਜਿਹੜੀ ਚੀਜ਼ ਕਹਿੰਦੀ ਹੈ ਉਹ ਪ੍ਰਚਾਰ ਕਰੋ ਗੁਰਮਤ ਸੰਗਤ ਮਨਮੁਖਾਂ ਨੂੰ ਗੁਰਮੁਖ ਬਣਾਉਣ ਤੇ ਮਸਲਾ ਖਤਮ ਜੋ ਮਨਮੁਖ ਕਹਿੰਦੇ ਨੇ ਉਹ ਪ੍ਰਚਾਰ ਕਰ ਲੋ ਜਿੱਥੇ ਮਨਮੁਖਾਂ ਨੂੰ ਗੁਰਮੁਖ ਬਣਾਉਣ ਦੇ ਜਿਹੜੇ ਸੀ ਨਾ ਸਕੂਲ ਕਹਿ ਲੋ ਪਾਠਸ਼ਾਲਾ ਕਹਿ ਲੋ ਚਾਰ ਸਾਲਾ ਕਹਿ ਲੋ ਗੁਰੂ ਕੀ ਉੱਥੇ ਕਬਜ਼ਾ ਹੋ ਗਿਆ ਸਾਖਤਾਂ ਦਾ ਮਨਮੁਖ ਜੋ ਕਹਿਣਗੇ ਉਹ ਪ੍ਰਚਾਰ ਹੋਊਗਾ ਕਿਉਂ ਗੋਲਕ ਚਾਹੀਦੀ ਹੈ ਸਰਦਾ ਦੀ ਗੋਲਕ ਚਾਹੀਦੀ ਹੈ ਸਰਦਾ ਦੀ ਇਹ ਇਤਿਹਾਸ ਨਹੀਂ ਬਣ ਗਿਆ ਇਹ ਕਲੰਕ ਨਹੀਂ ਬਣ ਗਿਆ ਇਹਦੀ ਲੈਣਾ ਬਹੁਤ ਔਖਾ ਲਊਗਾ ਹੁਣ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ ਫਿੱਕੋ ਫਿੱਕਾ ਸਦੀਆ ਜਿਹੜਾ ਫਿੱਕੀ ਗੱਲ ਆ ਉਹਨੂੰ ਤਾਂ ਫਿੱਕਾ ਹੀ ਕਹਿਣਾ ਪਊਗਾ ਹਾਂ ਪਰ ਜਿਹਦੇ ਵਿੱਚ ਨਾਮ ਦਾ ਰਾਸ ਹੈ ਨਹੀਂ ਸੱਚ ਹੈ ਨਹੀਂ ਉਹ ਤਾਂ ਫਿੱਕੀ ਗੱਲ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਹੋ ਉਹਦੀ ਜਿਹੜੀ ਸੋਏ ਸੋਭਾ ਹੁੰਦੀ ਉਹ ਵੀ ਫਿੱਕੀ ਹੁੰਦੀ ਸੱਚ ਨਹੀਂ ਹੁੰਦਾ ਉਹਦੇ ਵਿੱਚ ਸੰਸਾਰੀ ਸੋਭਾ ਕਿੱਡਾ ਕੋ ਪ੍ਰਚਾਰ ਹੋ ਪ੍ਰਚਾਰਕ ਹੋ ਗਿਆ ਸੰਸਾਰੀ ਸੋਭਾ ਜੀ ਸੋਨੇ ਸੋਨਾ ਚੜਾਤਾ ਬੜੀ ਸੋਭਾ ਲੋਕਾਂ ਨੇ ਕੀਤੀ ਹੁਣ ਵੀ ਕਰਦੇ ਫਿੱਕੀ ਹੈ ਸੋਭਾ ਖਤਮ ਹੋ ਲੋਕਾਂ ਨੂੰ ਪਤਾ ਨਹੀਂ ਜੀ ਸੋਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਪਰ ਪਿੱਛੇ ਲੋਕ ਨਹੀਂ ਸੀ ਸਮਝਦੇ ਸਿੱਖੀ ਦਾ ਨੁਕਸਾਨ ਕੀਤਾ ਅਜੋ ਜਿਹੜੇ ਮੂਰਖ ਨੇ ਨਾ ਮੂਰਖ ਵਿਦਵਾਨ ਉਹ ਜੋ ਵੀ ਕਹੇ ਜਾਂਦੇ ਨੇ ਸਿੱਖੀ ਨੂੰ ਬਹੁਤ ਉੱਚਾ ਟੱਪਦਾ ਉਹ ਕੀ ਜਾਣ ਸਿੱਖੀ ਕੀ ਹੁੰਦੀ ਹੈ ਉਹਨਾਂ ਦੇ ਫਿੱਕੀ ਸੋਏ ਹੈ ਸਮਝ ਨਹੀਂ ਨੂੰ ਵੀ ਨੁਕਸਾਨ ਕੀ ਕੀਤਾ ਇਹਦੇ ਤਾਂ ਅਸਲ ਦੇ ਵਿੱਚ ਉਹਨਾਂ ਨੂੰ ਗੁਰਮਤਿ ਮਤਲਬ ਹੈ ਕੋਈ ਨਹੀਂ ਸੰਸਾਰੀ ਆਦਮੀ ਨੇ ਸੰਸਾਰੀ ਤਰੱਕੀ ਨੂੰ ਤਰੱਕੀ ਸਮਝਦੇ ਨੇ ਸਾਡੇ ਨਾਲ ਤਾਂ ਫਿਰ ਹੋਰ ਪੰਗਾ ਕੋ ਪੈਸਾ ਪਹੁੰਚ ਜਾਣਾ ਅੰਗਰੇਜ਼ਾਂ ਕੋਲ ਬਥੇਰੇ ਜ਼ਿਆਦਾ ਇਹ ਕੋਈ ਮੀਟਰ ਨਹੀਂ ਹੈ ਕਿਸੇ ਕੋ ਪੈਸਾ ਕਿੰਨਾ ਜ਼ਿਆਦਾ ਹੈ ਕਿਸੇ ਕੋ ਸੋਨਾ ਕਿੰਨਾ ਜ਼ਿਆਦਾ ਹੈ ਉਹ ਵਰਗ ਗਿਆਨੀ ਹੋਊ ਕਿਹਦਾ ਕੋ ਕਾਰ ਜ਼ਿਆਦਾ ਕੀਮਤੀ ਹੈ ਉਹ ਵਰਗ ਇਹ ਮੀਟਰ ਹੈ ਇਹ ਤਾਂ ਫਿਰ ਬਹੁਤ ਅਮੀਰ ਨੇ ਸੰਤਾਂ ਦਾ ਫਿਰ ਕੀ ਲੈ ਉਹ ਗੁਰੂ ਨਾਨਕ ਪੈਦਲ ਤੁਰਿਆ ਫਿਰਦਾ ਹੈ ਦੁਨੀਆ ਦੇ ਮੰਦਰਾਂ ਦੇ ਵਿੱਚ ਕਿੰਨੇ ਕਿੰਨੇ ਚੜਾਵੇ ਚੜਦੇ ਨੇ ਕਿੰਨੀ ਦੁਨੀਆ ਉੱਥੇ ਬਗਰ ਹੈ ਇਹ ਦੋ ਜਾਣੇ ਨੇ ਤੀਆ ਨਾਲ ਹੀ ਰਲਿਆ ਕੋਈ ਇਹਨਾਂ ਦੇ ਸੁਬੀਰ ਕੱਲਾ ਹੀ ਹੈ ਇੱਧਰ ਭੀੜ ਨਹੀਂ ਹੁੰਦੀ ਹੁੰਦੀ ਬਹੁਤੀ ਸੱਚ ਦੇ ਪਾਸੇ ਭੀੜ ਨਹੀਂ ਬਹੁਤੀ ਹੁੰਦੀ ਇੱਥੇ ਨਹੀਂ ਹੁੰਦੀ ਹੈ ਸੰਸਾਰ ਕਿਉਂਕਿ ਸੰਸਾਰ ਕੂੜ ਹੈ ਨਾ ਇੱਥੋਂ ਦਾ ਕੋਈ ਤੂੜੀ ਚੋਂ ਦਾਣਾ ਕੋਈ ਹੁੰਦਾ ਜਿਹੜੀ ਆਪਾਂ ਤੂੜੀ ਲੈ ਨਾ ਘਰ ਪੁੱਛ ਕੇ ਨਿਕਲਾਣੇ ਹੁੰਦੇ ਨੇ ਹੁੰਦੀ ਉਹ ਤੂੜੀ ਆ ਉਹ ਇਹਦਾ ਨਾ ਤੂੜੀ ਦਾਣਾ ਹੁੰਦਾ ਉਹੀ ਚੁਗ ਲਈਦਾ ਬਸ ਤੇ ਤੂੜੀ ਦਾਣੇ ਨੇ ਬਾਕੀ ਦਾ ਤੂੜੀ ਆ ਸਾਰੀ ਉਹ ਕੋਈ ਦਾਣੇ ਜਿਹੜੇ ਹੈਗੇ ਨੇ ਬਸ ਜੰਮੇ ਉਹਦੇ ਨੇ ਤੂੜੀ ਦਾ ਇਹ ਚੁਗ ਲੈਂਦਾ ਉਹ ਇਹ ਚੁਗੇ ਜਾਂਦੇ ਨੇ ਸਿੱਕਾ ਦਰਗੇ ਸੱਟੀ ਹੈ ਮੂੰਹ ਤਕਾ ਮੂੰਹ ਤਕਾ ਧੱਕੇ ਪਾਇਆ ਸਿੱਕਾ ਦਰਗਾ ਦੇ ਵਿੱਚ ਸੁੱਟਿਆ ਜਾਂਦਾ ਕਿਵੇਂ ਬਹੁਤ ਸਾਰੀਆਂ ਬਾਣੀਆਂ ਆਪਣੀਆਂ ਆਪਣੀਆਂ ਲੈ ਕੇ ਪੰਜਮ ਪਾਸ਼ਾ ਤੋਂ ਲੋਕ ਆਏ ਜਿਹੜੀਆਂ ਦੇ ਵਿੱਚ ਫਿੱਕਾ ਬਣ ਸੀ ਨਾ ਸੱਚ ਹੈ ਨਹੀਂ ਸੀ ਉਹਨਾਂ ਨੇ ਵੇ ਨਹੀਂ ਰਿਜੈਕਟ ਕਰਤੀ ਦਰਗਾ ਛੁੱਟੀ ਸੁੱਟੀਏ ਉਹ ਬੜੇ ਕਈ ਤਾਂ ਗੁੱਸੇ ਜਾ ਕੇ ਗਏ ਨੇ ਦੱਸਿਆ ਰਾਸ ਵੀ ਲਿਖਿਆ ਤੂੰ ਕੋਈ ਛੱਜੂ ਦੀ ਗੱਲ ਸੁਣਾਉਂਦੇ ਹੁੰਦੇ ਉਹ ਲੈ ਕੇ ਆਇਆ ਉਹਨੇ ਪਹਿਲੀ ਪੰਕਤੀ ਬੋਲੀ ਜੈਸੀ ਮੌਜ ਛੱਜੂ ਦੇ ਚਵਾਰੇ ਜੈਸੀ ਬਲਖਣਾ ਉਸਰ ਚਵਾਰਾ ਕਹਿੰਦੇ ਨੇ ਇਹਨੂੰ ਜਵਾਰਾ ਕਹਿੰਦੇ ਨੇ ਤਿਰਕੁਟੀ ਨੂੰ ਦੋ ਅੱਖਾਂ ਦੇ ਦੋ ਕੰਨ ਨੇ ਚਾਰ ਨੇ ਨਾ ਦਰਵਾਜ਼ੇ ਚੌ ਬਾਰ ਬਾਰ ਹੁੰਦੇ ਨੇ ਦਰਵਾਜ਼ੇ ਚੌ ਬਾਰ ਦਾ ਮਤਲਬ ਚਾਰ ਜਿਹਨੂੰ ਦਰਵਾਜ਼ੇ ਹੁਣ ਦੋ ਅੱਖਾਂ ਦੇ ਅੰਦਰ ਨੂੰ ਖੁੱਲਦੇ ਨੇ ਦੋ ਕੰਨਾਂ ਦੇ ਖੁੱਲਦੇ ਨੇ ਬਾਕੀ ਆ ਨਾਕਰ ਮੂੰਹ ਦਾ ਥੱਲੇ ਨੂੰ ਖੁੱਲਦਾ ਹੈ ਇਹ ਫੇਫੜੇ ਦੇ ਨਾਲ ਸੰਬੰਧ ਨੇ ਸਾਦਾ ਇਹ ਥੱਲੇ ਹੈ ਸਿਰਫ ਸਮੈਲ ਸਮੈਲ ਦਿਮਾਗ ਨੂੰ ਜਾਂਦੀ ਹੈ ਉਹ ਵੀ ਥੱਲੇ ਹੋ ਕੇ ਜਾਂਦੀ ਹੈ ਜੇ ਅਸੀਂ ਬਹੁਤ ਛੱਜੂ ਦੇ ਜਵਾਰੇ ਤਾਂ ਅਸੀਂ ਬਰਖਣਾ ਉਸਾਰੇ ਉਹ ਕਹਿੰਦਾ ਗੱਲ ਤੇਰੀ ਸੰਸਾਰੀ ਹੈ ਈਸਟ ਔਰ west home is the best ਜਿਵੇਂ ਅੰਗਰੇਜ਼ਾਂ ਨੇ ਕਿਹਾ ਕਹਿੰਦੇ ਭਾਈ ਕਿਤੇ ਚਲੇ ਜਾਓ ਆਪਣੇ ਘਰ ਵਰਗਾ ਸੁੱਖ ਨਹੀਂ ਇਹ ਸੰਸਾਰੀ ਗੱਲ ਹੈ ਭਾਈ ਨਿਰਾਕਾਰੀ ਗੱਲ ਨਹੀਂ ਸਾਡੇ ਗੱਲ ਨਾਲ ਮੇਲ ਨਹੀਂ ਖਾਂਦੀ ਉਹ ਕਹਿੰਦਾ ਕਹਿੰਦੇ ਉਹ ਕਹੋ ਹੋਇਆ ਕਿਉਂ ਕਰੋ ਇਹਨਾਂ ਲੋਕਾਂ ਨੂੰ ਹੁੰਦਾ ਜ਼ਿਆਦਾ ਬੋਲ ਮਾਰ ਕੇ ਚਲਾ ਫਿੱਕਾ ਦਰਗਾਹ ਸੁੱਤੀਏ ਫਿੱਕੀ ਪਾਣੀ ਬਹੁਤ ਲੈ ਕੇ ਆਏ ਸਭ ਨੂੰ ਕਹਿੰਦਾ ਜੀ ਦੇ ਕੋਲ ਹੈ ਕੁਝ ਲੈ ਕੇ ਆਓ ਇਹ ਨਹੀਂ ਆਇਆ ਵੀ ਕੋਈ ਉਹਨਾਂ ਨੇ ਕਿਹਾ ਵੀ ਕਿਸ ਦਾ ਜੇ ਕਿਸੇ ਕੋਲ ਸੱਚੀ ਬਾਣੀ ਹੈ ਲੈ ਆਓ ਸਾਰੇ ਦੀ ਦੇ ਅਸੀਂ ਜਿਹੜੀ ਜਿਹੜੀ ਆ ਗਈ ਛੜ ਗਈ ਔਰ ਕਸੌਟੀ ਤੇ ਪੂਰੀ ਉਤਰੀ ਫਿੱਕੀ ਨਹੀਂ ਸੀ ਮਿੱਠੀ ਸੀ ਸਾਰੀ ਫਿੱਕਾ ਦਰਗਾਹ ਮੂੰਹ ਢਕਾ ਕੇ ਬਾਈ ਸਰਦਾ ਫਿੱਕਾ ਜਾਂਦਾ ਫਿੱਕਾ ਤੇ ਜਾਂਦਾ ਕੌੜਾ ਨਹੀਂ ਜਾਂਦਾ ਕੌੜੇ ਦਾ ਮਤਲਬ ਕੌੜਾ ਦਾ ਲੋ ਜਾਣ ਦੀ ਕੌੜਾ ਤਾਂ ਮਾਇਆ ਨੂੰ ਛੱਡਦਾ ਹੀ ਨਹੀਂ ਕੌੜੇ ਦਾ ਪਹਿਲੀ ਇੱਧਰ ਸਗਲ ਪਾਇਆ ਹੁੰਦਾ ਨਾ ਉਹ ਤਾਂ ਕਹਿੰਦਾ ਮੈਂ ਉਹ ਤਾਂ ਮਸਾਂ ਛੱਡਦਾ ਨਹੀਂ ਸਰੀਰ ਨੂੰ ਨਹੀਂ ਛੱਡਦਾ ਉਹਨੇ ਕਹਾਂ ਜਾ ਕੇ ਲੈਣਾ ਕੀ ਹੈ ਉਹ ਤਾਂ ਕਹਿੰਦਾ ਛੇਤੀ ਕਰੋ ਮੈਨੂੰ ਤਾਂ ਇੱਧਰੇ ਭੇਜੋ ਆਪਾਂ ਤਾਂ ਕਹਿੰਦਾ ਲੈ ਕੇ ਨਾ ਜਾਓ ਮੈਨੂੰ ਸਰੀਰ ਤੋਂ ਪਹਿਲੀ ਗੱਲ ਇਹ ਹੈ ਫਿਰ ਵਕੀਲ ਵੀ ਉਹ ਜਾਈ ਹੁੰਦਾ ਉਹ ਜਾਂਦੇ ਜਾਂਦਾ ਵਕੀਲ ਜਿਹੜੇ ਨੇ ਨਾ ਕਾਦਾ ਕਾਹਜ ਸੁਣਦੇ ਵਾਲੇ ਉਹਨਾਂ ਨੇ ਸੁਰਗ ਬਣਾਇਆ ਹੋਇਆ ਅਬੇ ਜਿਹਨਾਂ ਸੁਰਗ ਹੋਰ ਨਰਕ ਉਹਨਾਂ ਨੇ ਦੋ ਬਣਾਏ ਹੋਏ ਨੇ ਉਹਨਾਂ ਦਾ ਵੀ ਗਾਹ ਸੱਚਖੰਡ ਵਾਲੇ ਉਹਨਾਂ ਦਾ ਟਾਰਗੇਟ ਹੀ ਨਹੀਂ ਹੈ ਸੱਚਖੰਡ ਜਿਹੜੇ ਵਿਚਾਰ ਲੈ ਹੁੰਦੇ ਨਾ ਦੂਏ ਇਹ ਮੰਦਰਾਂ ਮਸਜਿਦਾਂ ਦੇ ਖਿਲਾਫ ਵੀ ਹੁੰਦੇ ਨੇ ਉਹ ਇਹ ਧਰਮਾਂ ਦੇ ਤਾਂ ਖਿਲਾਫ ਹੁੰਦੇ ਨੇ ਜ਼ਰੂਰ ਜੋ ਪ੍ਰਚਲਿਤ ਧਰਮ ਨੇ ਪਰ ਸੱਚੇ ਧਰਮ ਦਾ ਗਿਆਨ ਨਹੀਂ ਹੁੰਦਾ ਇਹਨਾਂ ਦੇ ਤਾਂ ਖਿਲਾਫ ਹੁੰਦੇ ਨੇ ਇਖਵਾਲ ਵੀ ਇਹਨਾਂ ਦੇ ਖਿਲਾਫ ਹੈ ਸ਼ਾਇਰ ਵੀ ਕਹੀ ਨੇ ਕਈ ਗੱਲਾਂ ਖਿਲਾਫ ਲਿਖਦੇ ਨੇ ਧਰਮ ਇਸੇ ਕਰਕੇ ਪ੍ਰਭਾਵਤ ਹੈ ਮਸਕੀਰ ਇਹਨਾਂ ਤੇ ਮਸਕੀਨ ਇਸ ਕਰਕੇ ਪ੍ਰਭਾਵਿਤ ਹੈ ਸ਼ੇਖ ਸ਼ਾਦੀ ਦਾ ਇਹਨਾਂ ਤੇ ਇਹ ਫਿੱਕੇ ਨੇ ਸ਼ੇਖ ਸਾਦੀ ਰਹੇ ਇਕਵਾਲ ਪਰ ਉਹਨਾਂ ਦਾ ਹੀ ਇਸੇ ਕਰਕੇ ਕਹਿੰਦਾ ਨਾ ਮੈਨੂੰ ਨਾਮ ਦਾ ਸਵਾਦ ਨਹੀਂ ਆਇਆ ਨਾਮ ਦਾ ਸਵਾਦ ਤੈਨੂੰ ਕਿਵੇਂ ਆਉਂਦਾ ਤਾਂ ਮਿੱਠਾ ਹੁੰਦਾ ਉਹਦਾ ਫਿੱਕੇ ਦਾ ਸ਼ਕੀਰ ਸੀ ਅਜੇ ਮਿੱਠਾ ਦਾ ਤੈਨੂੰ ਟੇਸਟ ਨਹੀਂ ਕਿਤੇ ਮਿਲਿਆ ਉਹ ਕਹਿੰਦਾ ਨਾ ਮੈਨੂੰ ਨਾਮ ਦਾ ਟੇਸਟ ਮਿਲੂ ਨਹੀਂ ਆ ਤੈਨੂੰ ਕਿਵੇਂ ਆਉਂਦਾ ਤੂੰ ਤਾਂ ਫਿੱਕੇ ਫਿੱਕੇ ਦੇ ਲੱਗਿਆ ਹੋਇਆ ਜੇ ਸ਼ੇਖ ਸ਼ਾਦੀ ਦਾ ਜੇਲਾ ਤੂੰ ਇਕਵਾਲ ਤੋਂ ਪ੍ਰਭਾਵਿਤ ਹੈ ਤੇ ਮਿੱਠੇ ਦਾ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਮਿੱਠਾ ਕੀ ਹੁੰਦਾ ਜੇ ਮਿੱਠੇ ਦਾ ਪਤਾ ਲੱਗਦਾ ਫਿਰ ਨਾ ਛੱਡ ਦਿੰਦਾ ਫਿਰ ਸ਼ਾਦੀ ਵੀ ਛੱਡ ਦਿੰਦਾ ਫਿਰ ਅਗਵਾਨ ਧੋ ਕੇ ਚਲਾ ਜਾਂਦਾ ਜਿੱਥੇ ਅੜਿਆ ਬੈਠਾ ਉਹਨਾਂ ਤੋਂ ਗਾਂ ਜਾਂਦਾ ਫਿਰ ਨਾ ਤੇ ਤੇਰੀ ਸਟੇਜ ਉੱਤੀ ਉੱਚੀ ਹੋ ਜਾਂਦੀ ਸਾਡੇ ਦਾ ਪ੍ਰਭਾਵ ਆ ਜਿਹੜਾ ਮੁਸਕਾ ਹੈਗਾ ਰਜਰੀਸ਼ ਵਗੈਰਾ ਇਹਦਾ ਪ੍ਰਭਾਵ ਕੀ ਪੈ ਜਾਂਦਾ ਗੁਰਬਾਣੀ ਕਿੱਥੇ ਕਿੱਥੇ ਇਹ ਲੋਕ ਹਜ਼ਾਰਾਂ ਬਹੁਤ ਦਾ ਫਰਕ ਹੈ ਥੋੜੇ ਬਹੁਤੇ ਟਿੱਪਣੀਆਂ ਕਰਦੇ ਨੇ ਪਰ ਆਤਮ ਗਿਆਨ ਨਹੀਂ ਹੈ ਜੋ ਆਤਮਾ ਬਾਰੇ ਨਹੀਂ ਕੁਝ ਵੀ ਪਤਾ ਹੈ ਆਤਮਾ ਦੇ ਅੱਗੇ ਅੜ ਜਾਂਦੇ ਨੇ ਤੁੱਕਾ ਕਰਕੇ ਸੱਟੀਏ ਮੂੰਹ ਤੁੱਕਾ ਫਿੱਕੇ ਪਾਏ ਉਹ ਤੁੱਕਾ ਫਿੱਕੇ ਪਾਏ ਫਿੱਕੇ ਨੂੰ ਤਾਂ ਥੁੱਕ ਰਹੀਦਾ ਹੁੰਦਾ ਜਦੋਂ ਕੋਈ ਚੀਜ਼ ਫਿਕੜੀ ਹੋਵੇ ਨਾ ਕਈ ਫਲ ਆਪਾਂ ਖਾਂਦੇ ਹਾਂ ਫਿਕੜੇ ਹੋਣ ਮਿੱਠਾ ਚਾਹੀਦਾ ਨਾ ਫਲ ਵੀ ਫਿਰ ਚੀਜ਼ਾਂ ਜਬ ਹੀ ਨੇ ਆਪਾਂ ਉਹ ਹੁੰਦੀਆਂ ਹੀ ਫਿੱਕੀਆਂ ਨੇ ਉਹਦਾ ਗੱਲ ਪਰ ਜਿਹੜੀ ਚੀਜ਼ ਮਿੱਠੀ ਹੁੰਦੀ ਹੈ ਜੋ ਫਿੱਕੀ ਹੋਵੇ ਧਿਆਨ ਵੀ ਚੁੱਕ ਦਿੰਦੇ ਨੇ ਉਹ ਤੁੱਕਾ ਫਿੱਕਾ ਮਤਲਬ ਫਿੱਕੇ ਦੇ ਮੂੰਹ ਤੇ ਤੁੱਕਾਂ ਪੈਂਦੀਆਂ ਨੇ ਫਿੱਕੇ ਨੂੰ ਸਾਰੇ ਥੁੱਕ ਦਿੰਦੇ ਜਿਹੜੇ ਗੁਰਮੁਖ ਨੇ ਥੂ ਥੂ ਕਰਦੇ ਨੇ ਰਿਜੈਕਟ ਕਰ ਦਿੰਦੇ ਤੂੰ ਧੋਖਾ ਫਿਕਾ ਦਰਗਾਹ ਚ ਭਗਤਾਂ ਕੋਲ ਧੋਖਾ ਹੀ ਪੈਂਦਾ ਭਗਤਾਂ ਤਾਂ ਇਹਨਾਂ ਗੱਲਾਂ ਨੂੰ ਧੋਖਾ ਦੇ ਰਿਜੈਕਟ ਹੋ ਜਾਂਦਾ ਨਹੀਂ ਹੈ ਜੀ ਮੂਲ ਕਾ ਕੀ ਹੈ ਤਾਂ ਨਾਲ ਹੈ ਸਜਾਈ ਲੋ ਜੀ ਲੋਕ ਕਹਿਣਗੇ ਅਸੀਂ ਦੁਆਰਾਂ ਨਾਲ ਦਾ ਕੌੜਿਆ ਦੁਆਰਾਂ ਨਾਲ ਚੰਗਿਆ ਤੇ ਲੋੜ ਵਾਲਿਆਂ ਨਾਲ ਦੁਆਰਾਂ ਨਾਲ ਸਾਨੂੰ ਵੀ ਮੂਰਖੇ ਕਹਿਤਾ ਹੁਣ ਜੇ ਅਸੀਂ ਮੂਰਖ ਕਹਿ ਦਈਏ ਫਿਰ ਤਾਂ ਔਖੀ ਗੱਲ ਆ ਉਹਨੂੰ ਗੁਰਬਾਣੀ ਨੇ ਕਹਿਤਾ ਹੁਣ ਤਾਂ ਇਹਨੂੰ ਮੂਰਖ ਕਹੀਏ ਕਿ ਨਾ ਕਹੀਏ ਜੇ ਮੂਰਖ ਕਹਿੰਦਾ ਤਾਂ ਉਹ ਕਹਿੰਦੇ ਤੁਸੀਂ ਮੂਰਖ ਕਹਿ ਦਿਓ ਆ ਤਾਂ ਕਹੇ ਸ਼ਾਦੀ ਵਰਗੇ ਮੂਰਖ ਦੀ ਰੇਜ ਵਿੱਚ ਉਹਨਾਂ ਦੇ ਗੁਰੂ ਨੇ ਉਹ ਸ਼ੇਖ ਸ਼ਾਦੀ ਹੋਣੀ ਮਸਕੀਨ ਵਰਗਿਆਂ ਦੇ ਜਿਹੜੇ ਮਸਕੀਨ ਵਰਗਿਆਂ ਦੇ ਚੇਲੇ ਨੇ ਉਹ ਕੀ ਕਹਿਣਗੇ ਉਹ ਤਾਂ ਬੁਰਾ ਬਣਨਗੇ ਉਹਨਾਂ ਦਾ ਬੜੀ ਚੋਟ ਲੱਗੂਗੀ ਏਡੇ ਬੜੇ ਆਦਮੀ ਨੂੰ ਕੁਰਬਾਨੀ ਜੇ ਕਹਿੰਦੀ ਜਿਹਦੀ ਹੁਣ ਵਿਆਖਿਆ ਕਰਨ ਵੇਲੇ ਕੀ ਕਰੀਏ ਕਹੀਏ ਕਿ ਨਾ ਕਹੀਏ ਮੂਰਖ ਨਾ ਕਹੀਏ ਤਾਂ ਔਖਾ ਹੈ ਕਹੀਏ ਤਾਂ ਔਖਾ ਜਿੱਦਾਂ ਮੂਰਖ ਕਹਿੰਦੇ ਉਹ ਕਹਿੰਦੇ ਨੇ ਤੁਸੀਂ ਮੂਰਖ ਕਹਿੰਦੇ ਹੋ ਨਾ ਕਹੀਏ ਤਾਂ ਕੁਰਬਾਨੀ ਦੇ ਅਰਥ ਕਿਵੇਂ ਹੁਣ ਆਪਣੇ ਕੋਲ ਮੂਰਖ ਕਹੀਏ ਗੱਲ ਅਲੱਗ ਹੈ ਇੱਥੇ ਮੂਰਖ ਹੈ ਤਾਂ ਅਸੀਂ ਦੋ ਚਾਰ ਹੋਰ ਨਾਲ ਲਾ ਲਈਏ ਦੋ ਵੱਡੇ ਅਪਰਾਧ ਉਹ ਗੱਲ ਅਲੱਗ ਹੈ ਫਿਰ ਗੱਲ ਮਾੜੀ ਇੱਥੇ ਮੂਰਖ ਹੈ ਅਸੀਂ ਉਹਨੂੰ ਡਕੈਤ ਕਹਿ ਜਾਂ ਕੁਝ ਹੋਰ ਕਹਿ ਦੀ ਫਿਰ ਤਾਂ ਗਲਤੀ ਪਰ ਮੂਰਖ ਕਿਹਾ ਮੂਰਖ ਹੈ ਅਸੀਂ ਕਹਾਂ ਇਹ ਤੋਂ ਜ਼ਿਆਦਾ ਨਹੀਂ ਕਹਿ ਸਕਦੇ ਫਿੱਕਾ ਮੂਰਖ ਆਖੀਆ ਪਾਉਣ ਵਾਲਾ ਹੈ ਸਜਾਏ ਹੁਣ ਹੋਰ ਮੁਸ਼ਕਲ ਆ ਗਈ ਕਹਿੰਦਾ ਇਦੋਂ ਦਰਗਾਹ ਜੁੱਤੀਆਂ ਦੀ ਸਜ਼ਾ ਮਿਲਦੀ ਹੈ ਪਾਣਾ ਜੁੱਤੇ ਨੂੰ ਕਹਿੰਦੇ ਜੁੱਤੀਆਂ ਪੈਂਦੀਆਂ ਨੇ ਉਹਨਾਂ ਦੀ ਗੱਲ ਰਿਜੈਕਟ ਹੋ ਜਾਣੀ ਹੀ ਉਹਨਾਂ ਵਾਸਤੇ ਜੁੱਤੀਆਂ ਦਾ ਜੁੱਤੀਆਂ ਨਾਲ ਵੀ ਜ਼ਿਆਦਾ ਬੇਇੱਜ਼ਤੀ ਸਮਝਦੇ ਨੇ ਕਿਸੇ ਦੀ ਗੱਲ ਰਿਜੈਕਟ ਕਰ ਦਈਏ ਨਾ ਉਹ ਜੁੱਤੀਆਂ ਨਾਲ ਵੀ ਵੱਡੀ ਉਹ ਬੜਾ ਉਹ ਸਮਝਦੇ ਉਹਨਾਂ ਦੀ ਤਾਂ ਬਹੁਤ ਇੱਜ਼ਤ ਹੋਵੇ ਲੋਕਾਂ ਦੇ ਵਿੱਚ ਸ਼ੇਖ ਸਾਦੀ ਵਰਗਿਆਂ ਦੇ ਤਾਂ ਚੇਲੇ ਹੁਣ ਦੁਨੀਆ ਮੰਨੇ ਔਰ ਉਹਦੀ ਗੱਲ ਹੋ ਜਵੇ ਰਿਜੈਕਟ ਉਹਦੇ ਪਰ ਜੁੱਤੀਆਂ ਵਾਲੀ ਉਹ ਗੱਲ ਹੋਵੇ ਬਸ ਪਾਣਾ ਲੈ ਜਿਵੇਂ ਕੋਈ ਬੱਚਾ ਆਵੇ ਕਿੱਡਾ ਵੀ ਇੰਟੈਲੀਜੈਂਟ ਹੈ ਉਹਨੂੰ ਸਵਾਲ ਪਾਇਆ ਜਾਂ ਕੋਈ ਚੀਜ਼ ਹੈ ਗਲਤ ਲਿਖ ਕੇ ਲੈ ਜੀ ਟੀਚਰ ਉਹਨੂੰ ਕੰਨ ਫਾੜ ਕੇ ਉਹਨੂੰ ਉਹਦਾ ਕੰਨ ਹਿਲਾਵੇ ਵੀ ਤੂੰ ਤਾਂ ਇੰਨਾ ਇੰਟੈਲੀਜੈਂਟ ਸੀਗਾ ਪਾਗਲਾ ਤੂੰ ਇਹ ਕੀ ਕੀਤਾ ਗਲਤੀ ਕਿਉਂ ਕਰਤੀ ਤੂੰ ਜੋੜ ਜਾ ਗਲਤੀ ਪਾਤੀ ਤੇ ਤੋਦਾ ਅਸਲੀ ਸੀ ਕੀਤੀ ਜਾ ਸਕਦੀ ਗਲਤੀ ਦੀ ਤੂੰ ਕਿਉਂ ਕੀਤੀ ਗਲਤੀ ਹੋਰ ਦਫਾ ਹੁੰਦੇ ਕਰਮ ਸਾਰੇ ਤੂੰ ਐਡਾ ਬੜਾ ਇੰਟੈਲੀਜੈਂਟ ਹੋ ਕੇ ਤੂੰ ਕਿਉਂ ਗਲਤੀ ਕੀਤੀ ਉਹ ਜਿਹੜੀ ਉਹ ਝਿੜਕਾ ਹੈ ਉਹ ਸਾਵਧਾਨ ਕਰਨ ਵਾਸਤੇ ਹੈ ਵਿਚਾਰ ਕੇ ਚੱਲਿਆ ਕਰ ਬਿਨਾਂ ਵਿਚਾਰੇ ਚੱਲ ਗਿਆ ਤੂੰ ਬਿਨਾ ਵਿਚਾਰੇ ਜੋ ਕਰੇ ਸੋ ਪਛਤਾਏ ਵਿਚਾਰ ਦੇ ਗਾਂ ਲੰਘ ਜਾਂਦੇ